ਪੌੜੀ ਘੱਗਾ ਘਾਲੋ ਮਣੇ ਇਹ ਬਿਨ ਹਰ ਦੂਸਰ ਨਾ ਹੈ ਘੱਗਾ ਘਾਲੋ ਮਣੇ ਮਨ ਦੇ ਵਿੱਚ ਵਸਾ ਲੋ ਗੱਲ ਨੂੰ ਮਣੇ ਇਹ ਮਨ ਦੇ ਵਿੱਚ ਇਸ ਗੱਲ ਨੂੰ ਘੱਲ ਦੋ ਮਤਲਬ ਹੈ ਮਨ 'ਚ ਇਸ ਗੱਲ ਦੀ ਘਟ ਦੇ ਲੋ ਵਸਾ ਲੋ ਬਿਨ ਹਰ ਦੂਸਰ ਨਾ ਹੈ ਹਰ ਤੇ ਬਿਨਾ ਦੂਜਾ ਕੋਈ ਨਹੀਂ ਸੰਸਾਰ ਸਾਰੇ ਚਾਰ ਵਸਦਾ ਸਦਾ ਘਟਣਾ ਰਾਮ ਬੋਲਦਾ ਹਰਦੇ ਬਿਨਾ ਦੁਆ ਕੋਈ ਨਹੀਂ ਚਾਰ ਵਾਰ ਬਿਲਕੁਲ ਨਹੀਂ ਹੈ ਝੂਠੀ ਗੱਲ ਹੈ ਕੋਈ ਹਰੀ ਨਹੀਂ ਇੱਥੇ ਕੋਈ ਚਮਾਰ ਨਹੀਂ ਕੋਈ ਬਾਹਮਣ ਨਹੀਂ ਕੋਈ ਖਤਰੀ ਨਹੀਂ ਕੋਈ ਗੱਲ ਸਭ ਝੂਠ ਬਗਾਨ ਹੈ ਹਰ ਬਿਨਾ ਕਿਸੇ 'ਚ ਕੋਈ ਚੀਜ਼ ਦੂਸਰੀ ਹੈ ਹੀ ਨਹੀਂ ਕੋਈ ਇੱਥੇ ਉੱਚ ਨਹੀਂ ਕੋਈ ਇੱਥੇ ਨੀਚ ਨਹੀਂ ਕੋਈ ਇੱਥੇ ਸੁਗੜ ਨਹੀਂ ਕੋਈ ਇੱਥੇ ਬੁਰਖ ਨਹੀਂ बड़े तो बड़ा सुगड़ ऐसी बड़ी तो बड़ी गलती करता ਕਿ ਬੜੇ ਤੋਂ ਬੜਾ बड़ा मूर्ख नहीं ओडी गलती करता ਜਿੱਡਾ ਬੜਾ ਆਦਮੀ ਹੋ ਵੱਡੀ ਵੱਡੀ ਉਹਦੀ ਗਲਤੀ ਹੋ ਜਿੱਡੀ ਵੱਡੀ ਗਲਤੀ ਹੋ ਓਡਾ ਵੱਡਾ ਮੂਰਖ ਹੋ ਜਿੱਡੀ ਵੱਡੀ ਗਲਤੀ ਹੋਊਗੀ ਆਦਮੀ ਤੇ ਓਡਾ ਵੱਡਾ ਮੂਰਖ ਹੋਊਗਾ ਫਿਰ ਵੱਡਾ ਵੱਡੀ ਗਲਤੀ ਕਰਕੇ ਵੱਡਾ ਮੂਰਖ ਬਣੂ ਛੋਟਾ ਛੋਟੀ ਗਲਤੀ ਕਰਕੇ ਛੋਟਾ ਮੂਰਖ ਬਣੂ ਫਿਰ ਕੌਣ ਮੂਰਖ ਕੌਣ ਸੁਗੜ ਹੋਇਆ ਜਦੋਂ ਅਸੀਂ ਇਹ ਪੜਿਆ ਸੀ ਨਾ ਕੋਈ ਸੁਗੜ ਨਾ ਕੋਈ ਮੂੜ ਤੇ ਇਥੇ ਤਾਂ ਅਸੀਂ ਮੰਨਦੇ ਆ ਵੀ ਆ ਸੁਗੜਾ ਆ ਮੂੜ ਮੰਨਦੇ ਆ ਗੁਰਬਾਣੀ ਨੂੰ ਰੱਦ ਕਿਉਂ ਕਰਦੀ ਹੈ ਤਾਂ ਕਰਦੀ ਹੈ ਵੱਡਾ ਜਦ ਗਲਤੀ ਕਰਦਾ ਵੱਡੀ ਕਰਦਾ ਤੇ ਵੱਡਾ ਮੂੜ ਫਿਰ ਵੱਡਾ ਮੂੜ ਹੋ ਗਿਆ ਵੱਡੀ ਗਲਤੀ ਕੀਤੀ ਵੱਡੇ ਸੰਤਾਂ ਨੇ ਇਹਨੇ ਦੁਨੀਆ ਬਬਲੂ ਤੋਂ ਸਿੱਖਿਆ ਸਾਰੀ ਦੁਨੀਆ ਮੂਰਖ ਬਣਾਈ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗਲਤ ਧਰਮ ਪ੍ਰਚਾਰ ਕੀਤਾ ਤੇ ਵੱਡੇ ਮੂਰਖ ਉਹ ਹੈ ਇਹ ਤਾਂ ਛੋਟੇ ਮੂਰਖ ਨੇ ਜਿਹੜੇ ਉਹਨਾਂ ਦੀ ਮਗਰ ਲੱਗੇ ਹੋਏ ਨੇ ਮਗਰ ਲੱਗਣ ਵਾਲੇ ਛੋਟੇ ਮੂਰਖ ਹੋਏ ਕਿ ਆਗੂ ਵੱਡੇ ਮੂਰਖ ਹੋਏ ਹੋਰ ਇੱਕ ਤੋਂ ਕਰਦੇ ਗੁਰੂ ਜਿਨ੍ਹਾਂ ਕੇ ਅੰਦਲੇ ਸਿੱਖ ਵੀ ਉਹਦੇ ਕੰਮ ਕਰੇ ਸਿੱਖਣ ਤਾਂ ਨਹੀਂ ਗਿਆ ਫਿਰ ਗੁਰੂ ਅੰਦਲੇ ਨੇ ਸਿੱਖ ਤਾਂ ਨਹੀਂ ਗਿਆ ਉਹਦੇ ਕੰਮ ਕਰੇ ਉਹਦੇ ਕੰਮ ਜ਼ਰੂਰ ਕਰਦੇ ਨੇ ਪਿਛੇ ਲਾ ਕੇ ਅੰਦਰ ਤਾਂ ਨਹੀਂ ਆਣਾ ਸਿੱਖ ਨੇ ਨਹੀਂ ਆਣ ਗੁਰੂ ਅੰਦਲੇ ਨੇ ਵੱਡਾ ਮੂਰ ਕੌਣ ਹੈ ਵੱਡਾ ਮੂਰ ਕੌਣ ਉਹ ਗੁਰੂ ਅੰਦਲੇ ਨੇ ਸਿੱਖਾਂ ਜੋ ਅੰਨੇ ਹੈ ਨਹੀਂ ਸਿੱਖ ਦਾ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦੇ ਮਗਰ ਲੱਗਦੇ ਜਿਹੜੇ ਅੰਨੇ ਨਹੀਂ ਉਹ ਸਮਝਾਏ ਜਾ ਸਕਦੇ ਨੇ ਜਿਹੜੇ ਅੰਨੇ ਨੇ ਉਹਨੂੰ ਉਹਦਾ ਕੋਈ ਇਲਾਜ ਨਹੀਂ ਤੁਹਾਡੇ ਕੋਲ ਇਸ ਕਰਕੇ ਜਿਹੜੇ ਅੰਨੇ ਨੇ ਉਹ ਨਰਕ ਜਾਣਗੇ ਥੱਲੇ ਆਉਣਗੇ ਉਹਨਾਂ ਦਾ ਕੋਈ ਇਲਾਜ ਨਹੀਂ ਉਹ ਥੱਲੇ ਆਉਣਗੇ ਏਬੀਸੀ ਤੋਂ ਪੜਨਗੇ ਗੁਰੂ ਦਾ ਕੋਈ ਇਲਾਜ ਗੁਰੂ ਦਾ ਕੋਈ ਇਲਾਜ ਨਹੀਂ ਫੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਗੁਰੂ ਨੇ ਸਾਰੇ ਅੰਤਕਾਲ ਕਾਟੀ ਕਟਿਓ ਵਾਸ ਨਰਕ ਹੋਣੀ ਉਹ ਨਰਕ ਤੋਂ ਸ਼ੁਰੂ ਕਰਨਗੇ ਜਿਹੜੇ ਉਹਨਾਂ ਦੇ ਚੇਲੇ ਨੇ ਇਥੋਂ ਹੀ ਬਚ ਜਾਣਗੇ ਉਹ ਸਮਝਾਇਆ ਜਾ ਸਕਦਾ ਜੇ ਉਹ ਛੱਡ ਦੇਣਾ ਅੰਨੇ ਗੁਰੂ ਨੂੰ ਉਹ ਸਿੱਖ ਬਣ ਜਾਣਗੇ ਸਿੱਖ ਕੌਣ ਬਣੇ ਨੇ ਜਿਨ੍ਹਾਂ ਨੇ ਅੰਨੇ ਗੁਰੂ ਛੱਡਤੇ ਬਹੁਤ ਮੋਟੀ ਗੱਲ ਆ ਬਰੀਕ ਹੈ ਗੱਲਾਂ ਬਹੁਤ ਮੋਟੀਆਂ-ਮੋਟੀਆਂ ਕਹੀਆਂ ਹੋਈਆਂ ਨੇ ਵਿਚਾਰਨ ਤੋਂ ਬਿਨਾ ਬਰੀਕ ਹੋਈਆਂ ਪਈਆਂ ਨੇ ਗੁਰੂ ਨੇ ਕਹਿਆ ਸਿੱਖਣ ਨੇ ਨਹੀਂ ਇਸ ਕਰਕੇ ਨਾ ਕੋਈ ਮੂਰਖ ਨਾ ਕੋਈ ਜਾਣਾ ਸਭ ਕੁਝ ਵਰਤੇ ਤੇਰਾ ਭਾਣਾ ਤੇਰਾ ਭਾਣਾ ਵਰਤਾ ਜਿਹਨੂੰ ਮਿੱਠਾ ਲੱਗਦਾ ਜਿਹਨੂੰ ਕੌੜਾ ਲੱਗਦਾ ਤੇਰੀ ਵਰਤਾ ਜਿਹਨੂੰ ਕੌੜਾ ਲੱਗਦਾ ਹੋਣਾ ਉਹ ਮੂਰਖਾ ਜਿਹਨੂੰ ਮਿੱਠਾ ਲੱਗਦਾ ਜੇ ਭਲਾ ਕੌੜਾ ਲੱਗਣ ਵਾਲੇ ਨੂੰ ਵੀ ਮਿੱਠਾ ਲੱਗਣ ਲੱਗੇ ਉਹ ਵੀ ਸੋੜ ਹੋ ਗਏ ਕੌੜਾ ਲੱਗਣ ਵਾਲੇ ਨੂੰ ਤਾਂ ਮਿੱਠਾ ਲੱਗ ਸਕਦਾ ਜਿਹੜਾ ਹੁਕਮ ਦੇ ਵਿਰੋਧ ਖੜਾ ਹੈ ਨਾ ਉਹਨੂੰ ਮਿਠਾ ਨਹੀਂ ਹੋਣਾ ਉਹਨੂੰ ਮਿਠਾ ਨਹੀਂ ਹੋਣਾ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਉਹ ਏਬੀਸੀ ਤੋਂ ਸ਼ੁਰੂ ਹੋ ਗਏ ਜਿਹੜੇ ਚੇਲੇ ਸੀ ਉਹ ਸਮਝ ਸਕਦੇ ਸੀ ਉਹ ਦੁਬਾਰਾ ਸਮਝ ਸਕਦੇ ਨੇ ਅਸੀਂ ਗਲਤੀ ਕੀਤੀ ਗਲਤ ਆਦਮੀ ਦੀ ਮਗਰ ਰੱਖ ਗਲਤੀ ਕੀਤੀ ਘੱਗਾ ਘਾਲੋ ਮਣੇ ਇਹ ਘੱਗਾ ਘਾਲੋ ਮਣੇ ਕਿਹਨਾਂ ਨੂੰ ਕਿਹਾ ਜੇਲਿਆਂ ਨੂੰ ਕਿਹਾ ਜਿਹੜੇ ਉਹਨੇ ਗੁਰੂਆਂ ਦੇ ਜੇਲੇ ਨੇ ਉਹਨਾਂ ਨੂੰ ਕਿਹਾ ਹੋਇਆ ਇਹ ਗੱਲ ਬਿਨ ਹਰੀ ਦੂਸਰ ਨਹੀਂ ਤੁਸੀਂ ਮਨ ਦੇ ਵਿੱਚ ਇਹ ਗੱਲ ਵਿਸਾ ਲੋ ਇਹਦੀ ਗੱਲ ਛੱਡੋ ਜਿਹੜੀ ਇਹ ਕਹਿੰਦਾ ਬਿਨ ਹਰ ਦੂਸਰ ਨਾ ਹੈ ਹਰ ਤੇ ਬਿਨਾ ਦੁਆ ਕੋਈ ਨਹੀਂ ਉਹਨੇ ਤੇ 33 ਕਰੋੜ ਵੀ ਦੇਵਤੇ ਬਣਾਏ ਬੈਠੇ ਨੇ ਤਾਂ ਆਡਾ ਅੱਡ ਆਪਣੇ ਆਪਣੇ ਗੁਰੂ ਬਣਾਈ ਬੈਠੇ ਨੇ ਹਰ ਤੋਂ ਬਿਨਾਂ ਦੂਜਾ ਕੋਈ ਨਹੀਂ ਸਾਰਿਆਂ ਦੇ ਅੰਦਰ ਹਰ ਹੈ ਬਾਹਰ ਕੁਝ ਨਹੀਂ ਰੱਖਿਆ ਬਾਹਰ ਕੁਝ ਰੱਖਿਆ ਹੀ ਨਹੀਂ ਹੋਇਆ ਜਿਹੜੇ ਬਾਹਰ ਚੀਜ਼ਾਂ ਬਣਾਈਆਂ ਨੇ ਬਾਹਰ ਸਥਾਨਾਂ ਨਾਲ ਜੋੜਦੇ ਨੇ ਉਹ ਸਾਰੇ ਉਹੀ ਨੇ ਜਿਨ੍ਹਾਂ ਦੇ ਖਿਲਾਫ ਬਾਣੀ ਹੈ ਜਿਨ੍ਹਾਂ ਨੇ ਚਾਹੇ ਹੋਣ ਗੁਰਦੁਆਰੇ ਬਣਾ ਲਏ ਅਸਥਾਨ ਬਣਾ ਲਏ ਮੰਦਰ ਬਣਾ ਲਏ ਹਰ ਮੰਦਰ ਬਣਾ ਲਏ ਜੋ ਵੀ ਬਣਾ ਲਿਆ ਸਾਰਾ ਹੀ ਵੇੜਾ ਗਰਕ ਕਰਨ ਵਾਲੀ ਗੱਲ ਹੈ ਗੁਰਬਾਣੀ ਨੇ ਬਾਹਰੋਂ ਤੋੜ ਕੇ ਅੰਦਰ ਜੋੜਿਆ ਸੀ ਇਹਨਾਂ ਨੇ ਅੰਦਰੋਂ ਤੋੜ ਕੇ ਫਿਰ ਬਾਹਰ ਜੋੜਿਆ ਉਹ ਅਪਰਾਧ ਇਹਨਾਂ ਨੇ ਕੀਤਾ ਜਿਹੜਾ ਅਪਰਾਧ ਪਹਿਲਾਂ ਕੀਤਾ ਸੀ ਜਿਹੜੇ ਅਪਰਾਧੀਆਂ ਤੋਂ ਖਿਲਾਫ ਬਾਣੀ ਬੋਲਦੀ ਹੈ ਨਾ ਗੁਰੂ ਜੀ ਨੇ ਕਿਹਾ ਅੰਦਲੇ ਇਹ ਉਹ ਅੰਦਲੇ ਆਪ ਬਣ ਗਏ ਹੁਣ ਠੇਕੇਦਾਰ ਅੰਨੇ ਕਰਮੇ ਖੁਦ ਕਰਨ ਲੱਗੇ ਉਹੀ ਤਲਵਾਰ ਇਹਨਾਂ ਦੇ ਸਿਰ ਤੇ ਲਟਕੂਗੀ ਜਿਹੜੀ ਉਹਨਾਂ ਦੇ ਲਟਕਦੀ ਸੀ ਲਟਕਦੀ ਹੈ ਸਮਝਣ ਚਾਹੇ ਨਾ ਸਮਝਣ ਇੰਨੀ ਖੁੱਲ ਕੇ ਗੱਲ ਕਿਸੇ ਨੇ ਕਹੀ ਨਹੀਂ ਇਹਨਾਂ ਨੂੰ ਨਹੀਂ ਲਟਕਦੀ ਤੇ ਗੱਲ ਲਾਂਗੇ ਸੰਗਤ ਵਿੱਚ ਗੱਲ ਕਰ ਜਿੱਥੇ ਮਰਜ਼ੀ ਕਰ ਲੈ ਟੈਲੀਵਿਜ਼ਨ ਤੇ ਗੱਲ ਕਰ ਗੁਰਬਾਣੀ ਕਹਿੰਦੀ ਹੈ ਇਹ ਨੂੰ ਕਹੋ ਅਸੀਂ ਨਹੀਂ ਮੰਨਦੇ ਕਹਦਾ ਕਹਿ ਲੋ ਗੁਰਬਾਣੀ ਨੂੰ ਅਸੀਂ ਨਹੀਂ ਮੰਨਦੇ ਫਿਰ ਦੇਖੀਏ ਤੁਹਾਡੇ ਕੋਲ ਉੱਥੇ ਕੌਣ ਆਉਂਦਾ ਗੁਰਬਾਣੀ ਤਾਂ ਤੁਸੀਂ ਬਾਕੀਆਂ ਲੋਕਾਂ ਨੂੰ ਪਤਾ ਨਹੀਂ ਇਸ ਦਾ ਪਰ ਦੱਸਣਾ ਇਹ ਵੀ ਗੁਰਬਾਣੀ ਦੇ ਬਾਗੀ ਨੇ ਦੱਸਣਾ ਹੀ ਵੀ ਗੁਰਬਾਣੀ ਦੇ ਬਾਗੀ ਨੇ ਬਾਗੀ ਰਹੋ ਸਾਨੂੰ ਕੋਈ ਨਹੀਂ ਸਾਨੂੰ ਕੋਈ ਨਹੀਂ ਫਰਕ ਪੈਂਦਾ ਗੁਰਬਾਣੀ ਦੇ ਬਾਗੀ ਜਿਹੜਾ ਰਹਿੰਦਾ ਰੋ ਨੁਕਸਾਨ ਉਹਨਾਂ ਦਾ ਉਹ ਸਾਡਾ ਕੀ ਹੋ ਗੁਰਬਾਣੀ ਤੋਂ ਬਾਗੀ ਨੂੰ ਦੱਸਣਾ ਕਿ ਤੂੰ ਗੁਰਬਾਣੀ ਤੋਂ ਬਾਗੀ ਹੈ ਬੁਰੇ ਦਾ ਭਲਾਈ ਕਰਨਾ ਹੋਰ ਕੁਝ ਨਹੀਂ ਹੈ ਇਹ ਵੀ ਬੁਰੇ ਦਾ ਹੀ ਭਲਾ ਇਹਦੇ ਨੂੰ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ ਨਾ ਸਾਨੂੰ ਕਿਸੇ ਅਕਾਲ ਤਖਤ ਦੀ ਜ਼ਹਿਰਾਰੀ ਲੋੜ ਹੈ ਨਾ ਕਿਸੇ ਤਨਖਾਹ ਦੀ ਲੋੜ ਹੈ ਨਾ ਕਿਸੇ ਪੈਸੇ ਦੀ ਲੋੜ ਹੈ ਨਾ ਕਿਸੇ ਬੋਲਣ ਦੀ ਲੋੜ ਹੈ ਦੱਸਣਾ ਹੀ ਹੈ ਦੱਸ ਦਿੱਤੀ ਗੱਲ ਮੰਨਣੀ ਹੈ ਮੰਨੋ ਨਹੀਂ ਮੰਨਣੀ ਨਾ ਮੰਨੋ ਜਿਹਨੂੰ ਲੋੜ ਉਹ ਮੰਨੂਗਾ ਜਿਹਨੂੰ ਨਹੀਂ ਲੋੜ ਨਾ ਮੰਨੇ ਸਾਡਾ ਗੱਡਾ ਨਹੀਂ ਖੜਾ ਹੋਈ ਨਾ ਗੁਰੂ ਦਾ ਗੱਡਾ ਖੜਾ ਨਾ ਪਰਮੇਸ਼ਰ ਦਾ ਗੱਡਾ ਖੜਾ ਨਾ ਕਿਸੇ ਦਾ ਗੱਡਾ ਖੜਾ ਗੱਡਾ ਅਟਕੂ ਥੋੜਾ ਹੀ ਅਟਕੂ ਜਿਹੜਾ ਨਾਮ ਨੂੰ ਉਸੇ ਨਾਲ ਅਟਕੂਗਾ ਦੂਏ ਨੂੰ ਕੀ ਹੈ ਉਹਦੇ ਜੀਵਨ ਖਰਾਬ ਜੀ ਦਾ ਹੋਊਗਾ ਹੋਊਗਾ ਦੂਏ ਦਾ ਹੁੰਦਾ ਸਿਰ ਦੱਸੀ ਹੈ ਦੱਸਣਾ ਵੀ ਪਰਮਕਾਰ ਹੈ ਇਹਦੇ ਪਿੱਛੇ ਹੋਰ ਕੋਈ ਗੱਲ ਨਹੀਂ ਹੈ ਦੱਸ ਦੇਣਾ ਵੀ ਤੁਸੀਂ ਗਲਤ ਰਸਤੇ ਜਾ ਰਹੇ ਹੋ ਮੰਨੋ ਜਾਏ ਨਾ ਮੰਨੋ ਕਿਆ ਤੁਸੀਂ ਕਹੋ ਵੀ ਅਸੀਂ ਗਲਤ ਰਸਤੇ ਜਾ ਨਹੀਂ ਰਹੇ ਤੁਹਾਨੂੰ ਗਲਤੀ ਲੱਗਦੀ ਹੈ ਅਸੀਂ ਮੰਨ ਲਾਂਗੇ ਕਿ ਸਾਨੂੰ ਗਲਤੀ ਲੱਗਦੀ ਹੈ ਵਿਚਾਰ ਕਰਨ ਦਾ ਕੋਈ ਹੱਦ ਨਹੀਂ ਵਿਚਾਰ ਕਰਨ ਦਾ ਕੋਈ ਹੱਦ ਨਹੀਂ ਗੁਰੂ ਨੇ ਵਿਚਾਰ ਕਰਨ ਨੂੰ ਕਿਹਾ ਹੋਇਆ ਬਿਨ ਹਰੀ ਦੂਸਰ ਨਾਹੇ ਨਹਿ ਹੋਆ ਨਹਿ ਹੋਣਾ ਜਦ ਕਾ ਤੋ ਉਹੀ ਸਮਾਏ ਨਹਿ ਹੋਆ ਹੋਣਾ ਵੀ ਨਹੀਂ ਦੂਸਰਾ ਕੋਈ ਇਹ ਵੀ ਗਰੰਟੀ ਹੈ ਆਤਮਾ ਤੋਂ ਬਿਨਾ ਦੂਸਰਾ ਇੱਥੇ ਕੋਈ ਨਹੀਂ ਆ ਸਕਦਾ ਜੀਵਾਤਮਾ ਵਿੱਚ ਸਾਰਿਆਂ ਦੇ ਹੀ ਸਾਰਿਆਂ ਦੀ ਖੇਡਦਾ ਮੈਂ ਹੋਆ ਨਾ ਹੋਣਾ ਹਿੰਦੀ ਵਿੱਚ ਨੱਚੇ ਸਾਗਰਾ ਇਹ ਤਾਂ ਪਿੰਦੀ ਜੇ ਸਾਗਰਾ ਹੀ ਨੱਚਦਾ ਸਾਰੇ ਰੇ ਇਹ ਹਲਕਾ ਬਾਗਰਾ ਹੈ ਜਿਹਨੇ ਦੇਖਿਆ ਨਾ ਦੱਸਿਆ ਉਹ ਕਹਿੰਦਾ ਹਲਕਾ ਬਾਗਰਾ ਪਿੰਦੀ ਵਿੱਚ ਨੱਚੇ ਸਾਗਰਾ ਛੋਟਾ ਇੰਨਾ ਕੁ ਪਾਣੀ ਲੈ ਲਿਆ ਪਿੰਦੀ ਉਹਦੇ ਸਾਗਰ ਭਰਤਾ ਸਾਗਰ ਕੀ ਹੈ ਆਤਮਾ ਸਾਗਰ ਹੈ ਆਤਮਾ ਉਹਦੇ ਛੋਟੀ ਚੀਜ਼ ਹੈ ਆਤਮਾ ਦਾ ਆਕਾਰ ਐਡਾ ਇਹਦਾ ਘਰ ਉੱਪਰ ਆਕਾਸ਼ ਹੈ ਕੱਲੀ ਆਤਮਾ ਦਾ ਕੱਲੇ ਬੰਦਾ ਆਕਾਰ ਐਡਾ ਜਿਹੜਾ ਘਰ ਉੱਪਰ ਆਕਾਸ਼ ਹੈ ਜਿਹੜਾ ਅੱਧਾ ਨਾਲ ਦਾ ਉਹਦਾ ਫਿਰ ਗਾਹ ਹੈ ਵਿਆਪੀ ਉਹਦੇ ਨਾਲ ਕੇ ਹੋਣਾ ਹਾਂ ਮੈਂ ਹੋਣਾ ਹੋਣਾ ਆ ਦੇਖ ਲੈ ਸਰੀਰ ਕਿੱਡਾ ਹੈ ਕਿੰਨਾ ਕੁ ਪਾਣੀ ਹੈ ਚ ਕਿੰਨੀ ਕੁ ਮਿੱਟੀ ਹੈ ਚ ਰੰਚ ਕਰੇ ਤੇ ਖੇਤ ਤਾਂ ਨਿਰਮਤ ਦੁਰਲਭ ਦੇ ਬੱਚੇ ਚ ਕਿੰਨੀ ਕੁ ਮਿੱਟੀ ਹੁੰਦੀ ਹੈ ਇੱਕ ਚੁਟਕੀ ਮਿੱਟੀ ਦੀ ਹੁੰਦੀ ਹੈ ਸਾਰੀ ਇਹਦਾ ਪਿੰਦੀ ਵੀ ਨਾਚੇ ਸਾਗਰ ਹੈ ਇਹੀ ਹੋਊਗਾ ਇਹੀ ਰਹਿਣਾ ਕੁਝ ਵੀ ਫਰਕ ਨਹੀਂ ਪੈਣਾ ਨਾ ਹੋਆ ਨਾ ਹੋਣਾ ਜਤ ਕਤ ਉਹੀ ਸਮਾਏ ਇਸੇ ਨੇ ਸਮਾਉਣਾ ਜਦ ਵੀ ਸਮਾਉਣਾ ਇਹ ਜੀਵ ਨਹੀਂ ਜਾ ਕੇ ਸਮਾਉਣਾ ਆਪਣੇ ਮੂਰ ਚ ਔਰ ਉਸ ਉਸੇ ਨੇ ਸਮਾਉਣਾ ਮਾਇਆ ਚ ਹੁਣ ਮਾਇਆ ਚ ਸਮਾਇਆ ਹੋਇਆ ਫਿਰ ਇਹਨੇ ਆਪਣੇ ਮੂਰ ਚ ਸਮਾ ਜਾਣਾ ਜੇ ਮਾਇਆ ਚ ਸਮਾਇਆ ਹੋਇਆ ਸ੍ਰਿਸ਼ਟੀ ਦਾ ਚਲੀ ਸ੍ਰਿਸ਼ਟੀ ਚ ਜੇ ਆਪਣੇ ਮੂਰ ਚ ਸਮਾ ਗਿਆ ਸੱਚ ਖੜ ਜਾ ਜੇ ਤਾਂ ਆਪਣੇ ਮੂਰ ਚ ਸਮਾ ਗਿਆ ਫਿਰ ਤਾਂ ਚਲਾ ਗਿਆ ਆਪਣੇ ਅਤੀਤ ਵਿੱਚ ਸੱਚਖੰਡ ਚਲਾ ਗਿਆ ਜੇ ਮਾਇਆ ਚ ਸਮਾਇਆ ਹੋਇਆ ਤਾਂ ਸੰਸਾਰ ਚ ਤਾਂ ਇਤਨਾ ਲੋਕਾਂ ਦੇ ਵਿੱਚ ਹੈ ਇਤਨਾ ਲੋਕਾਂ ਜਾਇ ਜੇ ਆਪਣੇ ਮੂਡ ਤੋਂ ਟੁੱਟਿਆ ਹੋਇਆ ਮਾਇਆ ਚ ਸਮਾਇਆ ਹੋਇਆ ਮਾਇਆ ਦਾ ਮੋਹ ਹੈ ਜੇ ਸਭ ਕੁਝ ਤਿਆਗ ਕੇ ਮਾਇਆ ਆਪਣੇ ਮੂਡ ਚ ਸਮਾ ਗਿਆ ਫਿਰ ਇਹ ਪਰਲੋਕ ਦਾ ਵਾਸੀ ਹੋ ਜਾਂਦਾ ਲੋਕ ਪਰਲੋਕ ਜਦ ਕਿਹਾ ਲੋਕ ਤਿੰਨਾਂ ਲੋਕਾਂ ਨੂੰ ਕਿਹਾ ਜਿੱਥੇ ਲੋਕ ਆਉਂਦਾ ਨਾ ਉਹ ਤਿੰਨ ਲੋਕ ਨੂੰ ਇਹ ਲੋਕ ਕਿਹਾ ਹੈ ਉਹਦਾ ਨਾਮ ਅਲੋਕ ਵੀ ਹੈ ਤਿੰਨਾਂ ਲੋਕਾਂ ਤੋਂ ਪਰੇ ਜਿਹੜਾ ਲੋਕ ਹੈ ਨਾ ਪਰਲੋਕ ਪਰਲੋਕ ਉਹਨੂੰ ਅਲੋਕ ਕਿਹਾ ਹੋਇਆ ਹੈ ਅਲੋਕ ਜਿੱਥੇ ਲੋਕ ਤਿੰਨੇ ਹੈ ਨਹੀਂ ਜਦ ਕਾ ਨਾ ਕਰੇ ਅਲੋਕ ਸ਼ਬਦ ਵਰਤੇ ਹੈ ਨਾ ਸੂਰਦਾਸ ਅਲੋਕ ਹਾਂ ਪ੍ਰਭਾਤ ਜੀ ਜਿਹਨੂੰ ਇਹ ਉਹ ਤਾਂ ਹੋ ਗਿਆ ਅਲੋਕ ਹੀ ਬਤਿਆ ਹੈ ਜਦ ਕਾ ਤਾਂ ਉਹੀ ਸਮਾਏ ਜਦ ਕਾ ਤਾਂ ਉਹੀ ਸਮਾਏ ਜਦ ਕਾ ਤਾਂ ਸਮਾਉਣਾ ਹੈ ਇਹ ਜੀਵ ਨੇ ਹੀ ਸਮਾਉਣਾ ਜਿਹਦੇ ਚ ਮਰਜੀ ਸਮਾਏ ਚਾਹੇ ਆਪਣੇ ਮੂਲ ਚ ਸਮਾਜ ਵਿੱਚ ਚਾਹੇ ਭਰੀ ਮਾਇਆ ਚ ਸਮਾਇਆ ਰਹੇ ਰਚਿਆ ਰਹੇ ਜਦ ਮਾਇਆ ਚ ਸਮਾਉਂਦਾ ਫਿਰ ਮਿੱਟੀ ਦੀ ਮੂਰਤ ਉੱਠਦੀ ਹੈ ਫਿਰ ਮਿੱਟੀ ਦੀ ਮੂਰਤ ਉੱਠਦੀ ਹੈ ਮਾਟੀ ਦਾ ਪੁੱਤਰਾ ਕੈਸੇ ਨਜੇ ਫਿਰ ਮਾਟੀ ਦਾ ਪੁੱਤਰਾ ਨਜਦਾ ਉਹ ਨਾ ਹੋਵੇ ਫਿਰ ਨਹੀਂ ਨਜਦਾ ਨਿਸ਼ਾਨੀ ਵਸੇ ਹੀ ਹੈ ਉਹਦੇ ਸਮਾਨ ਦੀ ਦੀਨਾ ਤਾਂ ਹੈ ਨਹੀਂ ਸਰੀਰ ਤਾਂ ਇਹ ਜਿਹਾ ਬਣਾ ਦੇਣ ਸੰਸਾਰ ਵੀ ਆਤਮਾ ਨੂੰ ਹੋਵੇ ਚਲ ਆਤਮਾ ਹੁੰਦੀ ਹੈ ਜਾਂ ਨਿਕਲ ਜਾਂਦੀ ਹੈ ਸਰੀਰ ਤੋਂ ਹੀ ਹੁੰਦਾ ਸਰੀਰ ਹੋਵੇ ਵੀ ਆਤਮਾ ਪਹਿਲਾਂ ਵਿੱਚ ਹੋਵੇ ਫਿਰ ਨਿਕਲ ਜਵੇ ਸਰੀਰ ਤਾਂ ਰਹਿੰਦਾ ਹੀ ਹੈ ਇੱਥੋਂ ਹੀ ਸਾਰੇ ਬੰਦੇ ਨੇ ਵੀ ਹਾਂ ਵੀ ਕੋਈ ਆਤਮਾ ਚੀਜ਼ ਹੈ ਕਿ ਹੋ ਤਾਂ ਕੋਈ ਸਬੂਤ ਹੈ ਨਾ ਚੀਜ਼ ਦਾ ਵੀ ਹੈ ਕੁਲੇ ਤੋ ਮਨ ਜੋ ਆਵੇ ਸ਼ਰਨਾ ਮਨ ਘੁਲਦਾ ਕਿਵੇਂ ਸਮਾਉਂਦਾ ਕਿਵੇਂ ਜਿੰਨੀ ਪਾਣੀ 'ਚ ਘੁਲ ਜਾਂਦੀ ਹੈ ਦੁੱਧ 'ਚ ਘੁਲ ਜਾਂਦੀ ਹੈ ਘੁਲ ਜਾਂਦੀ ਹੈ ਜਿੰਨੀ ਗੱਲ ਹੋ ਜਾਂਦੀ ਹੈ ਦੁੱਧ ਰਹਿ ਜਾਂਦਾ ਦੁੱਧ ਫੇਰ ਵੀ ਦੁੱਧ ਹੈ ਜਿੰਨੀ ਤੇ ਪਹਿਲਾਂ ਵੀ ਦੁੱਧ ਸੀ ਨਾ ਉਹਦਾ ਦੁੱਧ ਹੀ ਰਹਿੰਦਾ ਪਾਣੀ ਦਾ ਨਾ ਪਾਣੀ ਹੋ ਰਹਿੰਦਾ ਮਿੱਠਾ ਨਾ ਨਾਲ ਲੱਗ ਜਾਂਦਾ ਮਿੱਠਾ ਆ ਫਿੱਕਾ ਥੋੜਾ ਫਰਕ ਤਾਂ ਪੈਂਦਾ ਹੀ ਹੈ ਸਾਬਤ ਜ਼ੂਰ ਤੋਂ ਹੋ ਜਾਂਦਾ ਇੰਨਾ ਫਰਕ ਪੈਂਦਾ ਦਸਤਾਰ ਸਰਾ ਨਾ ਹੋ ਬਦਲ ਗਿਆ ਨਾ ਹੋ ਸਾਬਤ ਜ਼ੂਰ ਦਸਤਾਰ ਸਰਾ ਹੋ ਤੇ ਘੁਲ ਗਿਆ ਮਨ ਘੁਲੇ ਮਨ ਜੋ ਆਵੇ ਸ਼ਰਨਾ ਜੇ ਸ਼ਰਨਾ ਆਵੇ ਤਾਂ ਹੀ ਘੁਲੇ ਸ਼ਰਨ ਆਵੇ ਹੀ ਨਾ ਤਾਂ ਘੁਲੇ ਕਿਵੇਂ ਸਮਾਵੇ ਕਿਵੇਂ ਵਸਤੂ ਅੰਦਰ ਵਸ ਸਮਾਵੇ ਸਮਾਵੇ ਜੇ ਦੂਜੀ ਹੋਵੇ ਪਾਸ ਹੁਣ ਸਮਾਉਂਦਾ ਕਿਉਂ ਨਹੀਂ ਮੰਨਤਾ ਜਾਂਦਾ ਅੰਦਰ ਦੂਜੀ ਹੈ ਨਹੀਂ ਜੀ ਤੇ ਸਮਾਉਣਾ ਉਹ ਚੀਜ਼ ਹੈ ਨਹੀਂ ਇਹ ਕਹਿੰਦੇ ਨੇ ਪਹਿਲਾਂ ਪਹਿਲੀ ਜੇ ਕੱਢਦੀ ਹੈ ਤਾਂ ਦੂਜੀ ਸਮਾਉਂਦੀ ਹੈ ਕੱਢਣ ਦੀ ਕਿੱਥੇ ਗੱਲ ਕੀਤੀ ਹੈ ਦੂਜੀ ਪਾਸ ਹੋਵੇ ਦੂਜੀ ਹੋਣੀ ਚਾਹੀਦੀ ਹੈ ਕੋਲ ਕਿਸੇ ਬਰਤਨ ਦੇ ਵਿੱਚ ਜੇ ਪਾਣੀ ਹੈਗਾ ਚੀਨੀ ਪਾ ਦਈਏ ਸਵਾਜੂ ਪੜਜੂ ਵਿੱਚ ਜੇ ਬਰਤਨ ਦੇ ਵਿੱਚ ਪਾਣੀ ਜਾਂ ਦੁੱਧ ਹੈ ਉਹ ਨਹੀਂ ਚੀਨੀ ਪਾ ਦਈਏ ਜੇ ਜੀ ਪਾਉਂਗੇ ਕੱਢ ਲੋ ਹੈ ਜੀ ਘੜੂਗਾ ਦੇ ਵਿੱਚ ਦੂਜੀ ਉੱਤੇ ਹੋਵੇ ਤਾਂ ਹੀ ਗੁਰੂ ਤਾਂ ਹੀ ਸਮਾਉ ਵਸਤੂ ਅੰਦਰ ਵਸਤ ਸਮਾਵੇ ਦੋ ਵਸਤਾਂ ਦੀ ਗੱਲ ਹੋ ਗਈ ਵਸਤਾਂ ਦੋ ਚਾਹੀਦੀਆਂ ਨੇ ਜੇ ਦੂਜੀ ਵਸਤੂ ਤੇ ਹੋਵੇ ਉਸੇ ਚ ਸਮਾਵੇ ਔਰ ਕਾ ਸਮਾਵੇ ਪਾਣੀ ਨੂੰ ਦੁੱਧ ਨੇ ਸਮਾਉਣਾ ਇੱਕ ਭਾਂਡੇ 'ਚ ਪਹਿਲਾਂ ਪਾਣੀ ਹੈ ਦੁੱਧ ਪਾਤਾ ਦੋਏ ਗਏ ਜਾਂ ਪਹਿਲਾਂ ਦੁੱਧ ਹੈ ਪਾਣੀ ਪਾਤਾ ਜਾਂ ਪਹਿਲਾਂ ਪਾਣੀ ਹੈ ਦੁੱਧ ਪਾਤਾ ਉਹ ਜਿਹਨੇ ਸਮਾਉਣਾ ਜਿਹਨੇ ਸਮਾਉਣਾ ਦੋਏ ਚਾਹੀਦੀਆਂ ਨੇ ਨਹੀਂ ਚਾਹੀਦੀਆਂ ਤੇ ਜਿਹਦੇ ਵਿੱਚ ਸਮਾਉਣਾ ਸ਼ਬਦ ਗੁਰੂ ਅੰਦਰ ਹੈ ਨਹੀਂ ਤਾਂ ਨਹੀਂ ਸਮਾਉਂਦਾ ਜੋ ਜਿੰਨਾ ਜੇ ਸ਼ਬਦ ਦੇ ਨਹੀਂ ਪ੍ਰਗਟ ਹੋਈ ਅੰਦਰ ਸਮਾਵੇਗਾ ਦੇ ਵਿੱਚ ਸਮਾ ਵਿੱਚ ਜਾਵੇ ਜੋਗੀਆਂ ਦੇ ਅੰਦਰ ਕਿਵੇਂ ਸਮਾ ਜਵੇ ਜੇ ਜੋਗੀਆਂ ਦਾ ਸ਼ਬਦ ਠੀਕ ਹੁੰਦਾ ਤਾਂ ਉੱਥੇ ਮਨ ਸਮਾ ਜਾਂਦਾ ਜਾ ਕੇ ਆਤਮ ਸਮਾ ਜਾਂਦੀ ਤੇ ਬਾਹਰ ਕਿਵੇਂ ਆ ਜਾਂਦੀ ਜਿਹਦੀ ਆਤਮਾ ਕਦੇ ਸ਼ਬਦ ਨਾਲ ਜੁੜੀ ਆ ਮੁੜ ਕੇ ਬਾਹਰ ਨਹੀਂ ਆਈ ਹੈ ਜੋਗ ਜਾਂ ਲੱਗ ਜਾਂਦੀ ਹੈ ਕਦੇ ਛੱਡਦੀ ਹੁੰਦੀ ਹੈ ਆਪਣੇ ਆਪ ਜੋਗ ਜਾਂ ਲੱਗ ਜਾਂਦੀ ਹੈ ਉਹਨੂੰ ਰਸ ਆਉਣ ਲੱਗ ਜਾਂਦਾ ਖੂਨ ਉਹਨੂੰ ਮਿਲਣ ਲੱਗ ਜਾਂਦਾ ਛੱਡਦੀ ਹੈ ਫਿਰ ਆਪਣੇ ਆਪ ਛੱਡਦੀ ਨਹੀਂ ਉਹ ਤਾਂ ਚਾਹੇ ਖੂਨ ਪੀਵੇ ਨਾ ਪੀਵੇ ਛੱਡਦੀ ਨਹੀਂ ਹੈ ਉਹਨੇ ਜੇ ਨਾ ਨਾ ਪੀਉ ਪੀਣਾ ਬੰਦ ਕਰ ਦੂ ਚਲੋ ਲੂ ਬੇਬੀ ਲੂ ਛੱਡਦੀ ਨਹੀਂ ਪਰ ਛੱਡ ਕੇ ਮਰਨਾ ਜੇ ਸੁਰਤ ਸ਼ਬਦ ਨਾਲ ਜੁੜੀ ਹੈ ਮੁੜ ਕੇ ਨਹੀਂ ਛੱਡੀ ਉਹਨੇ ਕਿਸੇ ਨੇ ਕਦੇ ਕੋਈ ਰਿਕਾਰਡ ਹੈ ਬਾਣੀ ਪੜ ਲਓ ਕਿਤੇ ਦੱਸੋ ਛੱਡੀ ਹੋਵੇ ਸ਼ਬਦ ਕੀਤਾ ਹੋਵੇ ਅੱਛਾ ਹਰ ਬਿਸਰ ਫੇਰ ਖਵਾਰੀ ਹੈ ਫਿਰ ਤਾਂ ਖਵਾਰੀ ਹੈ ਜੇ ਛੁੱਟ ਗਈ ਸੁਰਤ ਉਥੋਂ ਫੇਰ ਤਾਂ ਖਵਾਰੀ ਫੇਰ ਹੈ ਜੋਗੀਆਂ ਦੀ ਸੁਰਤ ਜਿਹੜੀ ਸਮਾਧੀ ਜਾਂ ਫਿਰ ਕਿਵੇਂ ਆ ਜਾਂਦੀ ਹੈ ਬਾਹਰ ਅਸਲ 'ਚ ਉਹ ਸ਼ਬਦ ਨਹੀਂ ਹੈ ਜੁੜਦੀ ਨਹੀਂ ਹੈ ਸਾਰੀ ਸਤਗੁਰ ਦਾ ਸਟਾ ਹੈ ਸਾਜ ਸ਼ਬਦ ਨਹੀਂ ਹੈ ਜੂੜ ਸ਼ਬਦ ਹੈ ਉਹ ਜਿਹਦੇ ਨਾਲ ਜੁੜਦੀ ਹੈ ਜੋ ਜੋਗੀਆਂ ਦਾ ਸ਼ਬਦ ਹੈ ਸਰੀਰ ਦੇ ਜੋ ਸਰੀਰ 'ਚ ਸ਼ਬਦ ਪੈਦਾ ਹੁੰਦੇ ਨੇ ਸਰੀਰ ਦਾ ਖਣਕ ਸਰੀਰ 'ਚ ਜੋ ਵੀ ਆਵਾਜ਼ਾਂ ਆਉਂਦੀਆਂ ਨੇ ਇਹ ਝੂਠ ਸ਼ਬਦ ਹੈ ਮਾਇਆ ਤੋਂ ਪੈਦਾ ਹੋਇਆ ਸ਼ਬਦ ਹੈ ਜਿਹਦੇ ਨਾਲ ਜੁੜਦੀ ਹੈ ਇਹ ਝੂਠ ਹੈ ਇਹ ਮਾਰੀ ਸਕਦੀ ਝੂਠ ਜਿਹਨੀ ਸੱਚ ਸਮਾਉਂਦਾ ਹੁੰਦਾ ਝੂਠ ਨਾਲ ਜ਼ਰੂਰ ਜਾਂਦਾ ਝੂਠ ਨੂੰ ਜੀ ਛੱਡ ਵੀ ਦਿੰਦਾ ਸੱਚ ਤੇ ਸੱਚ ਸਮਾ ਸਕਦਾ ਹੈ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਜਦੋਂ ਉਹ ਬਾਣੀ ਤੁਰਕੀ ਪੈਦਾ ਹੋ ਗਈ ਉਹਦੇ ਨਾਲ ਹੀ ਚਲੀ ਜਾਣੀ ਹੈ ਸੱਚ ਕਰਨ ਪਾਰ ਹੋ ਜਾਣੀ ਹੈ ਫੇਰ ਆ ਵਾਰ ਪਾਰ ਕੇ ਦਾਨੀਆਂ ਫਿਰ ਪਾਰ ਆ ਯਾਰ ਵਾਰ ਦਾ ਇੱਕੋ ਹੀ ਦਾਨੀ ਹੈ ਵਾਰ-ਵਾਰ ਦਾ ਦਾਨੀ ਕੌਣ ਹੈ ਹੁਕਮ ਹੈ ਵਾਰ-ਵਾਰ ਦਾ ਦਾਨੀ ਆਉਦਾ ਬੱਲੇ ਪਰੋ ਹੈ ਦਾਨ ਇੱਥੇ ਕਰਦਾ ਹੁਕਮ ਆਉਦਾ ਤਾਂ ਸੱਚ ਖੜ ਗਿਆ ਦਿੰਦਾ ਸਭ ਕੁਝ ਇੱਥੇ ਇਹ ਵਾਰ-ਵਾਰ ਦਾ ਦਾਨੀ ਹੈ ਤਾਂ ਇਹ ਉਹਨੂੰ ਕਹਿ ਰਿਹਾ ਵੀ ਆਲਪਤਾਲ ਲਿਖ ਲੈ ਹੁਣ ਤੂੰ ਲਿਖ ਲਿਓ ਆਲਪਤਾਲ ਧਰਮਰਾਜ ਨੂੰ ਕਹਿੰਦਾ ਜੋ ਮਰਜ਼ੀ ਲਿਖੀ ਜਾ ਮੇਰਾ ਲੇਖਾ ਹੁਣ ਤੂੰ ਮੈਨੂੰ ਨਹੀਂ ਪਤਾ ਕੀ ਲਿਖਣਾ ਮੈਂ ਨਹੀਂ ਲਿਖਦਾ ਤੂੰ ਤੂੰ ਲਿਖ ਮੇਰਾ ਹੁਣ ਧਰਮਰਾਜ ਨੂੰ ਕੀ ਲੋੜ ਲਿਖਣ ਦੀ ਧਰਮਰਾਜ ਤਾਂ ਲਿਖਦਾ ਹੀ ਨਹੀਂ ਕੁਛ ਧਰਮਰਾਜ ਅਦ ਇਹ ਮਨ ਨਹੀਂ ਨਾ ਲਿਖਦਾ ਜੀਵ ਨਹੀਂ ਲਿਖਦਾ ਧਰਮਰਾਜ ਦੇ ਕਾਗਜ਼ ਪੜ ਦੂੰਗਾ ਧਰਮਰਾਜ ਦਰ ਕਾਗਜ਼ ਪੜੇ ਫਿਰ ਉਹਦੇ ਤੇ ਪੜੇ ਉਹ ਤਾਂ ਕਾਗਜ਼ ਧਰਮਰਾਜ ਨੇ ਪੜੇ ਇਹ ਕਹਿੰਦੇ ਧਰਮਰਾਜ ਲਿਖਾ ਲਿਖਦਾ ਲੇਖਾ ਇਹ ਆਪ ਲਿਖਦਾ ਹੈ ਅਸੀਂ ਆਪ ਮੰਨਦੇ ਹਾਂ ਪੁੰਨ ਕੀਤਾ ਪਾਪ ਕੀਤਾ ਜਦ ਅਸੀਂ ਲੇਖਾ ਲਿਖਣਾ ਬੰਦ ਕਰ ਦਿੰਦੇ ਧਰਮ ਰਾਜ ਕਾਲੀ ਪੜ ਦਿੰਦਾ ਧਰਮ ਰਾਜ ਦਾ ਕਾਗਜ਼ ਪਾੜਦਾ ਕਿ ਧਰਮ ਰਾਜ ਦਾ ਦਰ ਕਾਗਜ਼ ਫਾੜੇ ਫਿਰ ਲੇਖਾ ਬੋਲਣਾ ਸਮਝਿਆ ਫਿਰ ਕਹਦਾ ਲੇਖਾ ਦਾ ਕਰਮਰਾਜ ਨੂੰ ਪਤਾ ਲੱਗਿਆ ਵੀ ਇਹ ਸਮਝ ਗਿਆ ਵੀ ਮੈਂ ਤਾਂ ਕੁਝ ਕਰਦਾ ਹੀ ਨਹੀਂ ਮੈਂ ਤਾਂ ਬੇਵਕੂਫੀ ਨਾ ਮੰਨੀ ਜਾਂਦਾ ਸੀ ਮੈਂ ਤਾਂ ਫੁੱਲ ਪਾਪ ਕਰੇ ਨਹੀਂ ਸਕਦਾ ਮੈਂ ਤਾਂ ਆਪਣੀ ਬੇਵਕੂਫੀ ਨਾ ਪਰਮਣਾ ਮੰਨਦਾ ਸੀ ਇਹ ਭਰਮ ਸੀ ਮੇਰਾ ਜਿਹੜਾ ਮੈਂ ਮੰਨਦਾ ਸੀ ਮੈਂ ਕੁਝ ਕਰਦਾ ਇਹੀ ਤਾਂ ਭਰਮ ਸੀ ਗੁਰ ਪ੍ਰਸਾਦ ਭਰਮ ਕਾ ਭਰਮ ਦਾ ਨਾਮ ਸੋਣਾ ਸੀ ਹੋ ਗਿਆ ਪਰਮ ਦਾ ਨਾਸ ਔਰ ਕਰਮ ਦਾ ਨਾਸ ਇੱਕੋ ਗੱਲ ਹੈ ਗਿਆਨ ਪਿਆਤਾ ਕਰਮ ਦਾ ਨਾਸ ਕਰਮ ਦਾ ਨਾਸ ਉਹਦਾ ਕਰਮ ਦਾ ਭਰਮ ਸੀ ਨਾ ਮੈਂ ਕਰਦਾ ਗਿਆਨ ਪਿਆ ਕਰਮ ਦਾ ਨਾਸ ਕਰਮ ਦਾ ਨਾਸ ਹੋ ਗਿਆ ਕਾਗੁਣ ਤੇਰੇ ਸਤਗੁਰ ਆਜੋ ਕਰਮ ਨਾ ਨਾਸ ਠੀਕ ਹੈ ਲੋ ਸਤਨਾ ਕਥਾਈ ਕਹਿ ਰਿਹਾ ਸਤਨਾ ਕਾਗੁਣ ਤੇਰੇ ਸਤਗੁਰਾ ਹੈ ਸਤਗੁਰਾ ਹੈ ਸੱਚ ਦੇ ਗਿਆਨ ਨੂੰ ਕਹਿ ਰਿਹਾ ਤੇਰੇ ਚ ਕਾਹਦਾ ਗੁਣ ਆਇਆ ਤੈਨੂੰ ਪ੍ਰਾਪਤ ਵੀ ਕੀਤਾ ਕੀ ਗੁਣ ਆਇਆ ਜੇ ਤੂੰ ਕਰਮ ਨਹੀਂ ਨਾਸ ਕਰ ਸਕਦਾ ਤੇ ਤੇ ਕੀ ਕਰਾਉਣਾ ਕਰਮ ਦਾ ਹੀ ਵੱਧਾ ਕਹਿੰਦੇ ਨੇ ਕਰਮ ਦਾ ਵੱਧਾ ਆਪਾਂ ਕਰਮੇ ਨਾਸ ਕਰ ਦਿੰਦੇ ਬੰਧਨ ਤੋੜਦੇ ਬੰਦਨ ਤੋੜਨੇ ਨੇ ਜੇ ਕਰਮ ਬੰਦ ਤੁਸੀਂ ਕਹਿੰਦੇ ਹੋ ਜੀਵ ਨੂੰ ਆਪਾਂ ਕਰਮੇ ਤੋੜਦੇ ਕਰਮੇ ਕਰ ਕਰਮ ਦਾ ਹੀ ਨਾਸ ਕਰਦਾ ਕਰਮ ਦਾ ਨਾਸ਼ ਹੋ ਗਿਆ ਹੁਣ ਜਾਣਾ ਮੁੱਕ ਗਿਆ ਕੁੱਲੇ ਤੋਂ ਮਨ ਜੋ ਆਵੇ ਸ਼ਰਨਾ ਕੁੱਲੇ ਤੋਂ ਮਨ ਮਨ ਭੁਲਦਾ ਕਰਦਾ ਇੱਕ ਕਦ ਹੁੰਦਾ ਜੋ ਆਵੇ ਸ਼ਰਨਾ ਹੁਕਮ ਦੀ ਸ਼ਰਨ ਜਾਜ ਪੇ ਹੁਕਮ 'ਚ ਸਮਾ ਜਾਂਦਾ ਜੇ ਪਾਣਾ ਮੰਨ ਲਵੇ ਤਾਂ ਸਮਝੋ ਉਹਦੇ ਵਿੱਚ ਹੀ ਸਮਾ ਜਾਂਦਾ ਨਾਮ ਸ਼ਬਦ ਸੁਰਤ ਸ਼ਬਦ ਭਾਵ ਸਾਗਰ ਕਰਾਈ ਬਸ ਵਿੱਚੇ ਸਮਾ ਜਾਂਦਾ ਨਾਮ ਤਤ ਕਲੀ ਮਹਿ ਪੁਨ ਜਾਣਾ ਨਾਮ ਤਤ ਦੇਖੋ ਨਾਮ ਤਤ ਹੈ ਹੁਣ ਇੱਥੇ ਕੱਲਾ ਨਾਮ ਨਹੀਂ ਹੈ ਨਾਮ ਤਤ ਹੋਰ ਚੀਜ਼ ਹੈ ਨਾਮ ਹੋਰ ਚੀਜ਼ ਕਈ ਵਾਰ ਨਾਮ ਦੇ ਨਾਲ ਤਤ ਨਹੀਂ ਲੱਗਦਾ ਉੱਪਰ ਲੱਗਿਆ ਜਿਹੜਾ ਨਾਮ ਗਿਆਨ ਹੈ ਨਾ ਗੁਰਬਾਣੀ ਮੇ ਨਾਮ ਸਮਾਇਆ ਗੁਰਬਾਣੀ ਹਰ ਨਾਮ ਸਮਾਇਆ ਉਹ ਗਿਆਨ ਇਹ ਨਾਮ ਤਤ ਹੋਰ ਕੀ ਨਾਮ ਤਤ ਜਿਹਦੇ ਵਿੱਚ ਸਮਾਉਣਾ ਉਹ ਹੈ ਕਿਉਂਕਿ ਆਤਮਾ ਵੀ ਤਤ ਹੈ ਤਤ ਹੈ ਤਤ ਹੈ ਤਤ ਮਿਲਿਆ ਸੁਖ ਹੋਏ ਤਤ ਤਤ ਮਲਾਵਾ ਤਤ ਨਾਲ ਤਤ ਮਿਲ ਸਕਦਾ ਪਾਣੀ 'ਚ ਪਾਣੀ ਉਮੜੂ ਪਾਣੀ ਦਾਤਾ ਨਾ ਕੁਝ ਨੇ ਜੋ ਪਾਣੀ ਸੰਗ ਨਾਮ ਤਤ ਕਲੀ ਮਹਿ ਪੁਨਹ ਚਰਨਾ ਨਾਮ ਤਤ ਹੈ ਜੋ ਨਾਮ ਤਤ ਕੀ ਹੈ ਉਹ ਜਿਹੜਾ ਸ਼ਬਦ ਗੁਰੂ ਹੈ ਅੰਦਰ ਤੁਰਕੀ ਬਾਣੀ ਉਹ ਨਾਮ ਤਤ ਹੈ ਜਿਹੜਾ ਹੁਕਮ ਹੈ ਉਹਨੂੰ ਨਾਮ ਤਤ ਕਿਹਾ ਹੋਇਆ ਹੈ ਜੋ ਬੁਲਾਇਆ ਜਿਹਨੇ ਬੁਲਾਇਆ ਨਾ ਜੋ ਸੁਣਿਆ ਬਿਨਾ ਕੰਨਾਂ ਤੇ ਉਹ ਨਾਮ ਤਤਾ ਜੋ ਦੱਸਿਆ ਉਹ ਨਾਮ ਹੈ ਉਹ ਤਤ ਦਾ ਗਿਆਨ ਹੈ ਉਸ ਤਤ ਦਾ ਜੋ ਤਤ ਨਾਮ ਤਤ ਸੀ ਉਹਦਾ ਗਿਆਨ ਹੈ ਗੁਰਬਾਣੀ ਉਹ ਨਹੀਂ ਹੈ ਚੀਜ਼ ਇਹ ਨਾਮ ਤਤ ਨਹੀਂ ਇਹਦੇ ਵਿੱਚ ਹੁੰਦਾ ਨਾਮ ਤਤ ਜਿਹੜਾ ਹੈ ਗ੍ਰੰਥਾਂ ਵਿੱਚ ਨਹੀਂ ਹੁੰਦਾ ਆਪ ਨਹੀਂ ਹੁੰਦਾ ਗ੍ਰੰਥ ਹੁਕਮ ਗ੍ਰੰਥਾਂ ਦੀ ਜਿੱਤੇ ਹੁਕਮ ਦੀ ਵਿਆਖਿਆ ਹੈ ਹੁਕਮ ਦੇ ਗੁਣ ਨੇ ਹੁਕਮ ਦੀਆਂ ਸ਼ਕਤੀਆਂ ਨੇ ਇਹਦੇ ਵਿੱਚ ਵਰਣਨ ਕੀਤੀਆਂ ਹੁਕਮ ਦੀਆਂ ਸ਼ਕਤੀਆਂ ਵਰਣਨ ਕੀਤੀਆਂ ਹੋਈਆਂ ਨੇ ਜਿੱਥੇ ਜਿੱਥੇ ਚਾਹੁੰਦਾ ਉੱਥੇ ਉੱਥੇ ਰਿਜਕ ਪਹੁੰਚਾ ਦਿੰਦਾ ਉਹਦੀ ਸ਼ਕਤੀ ਉਹ ਸੀ ਹੋਈ ਉਸ ਹੁਕਮ ਦੀਆਂ ਨਾਮ ਦੱਸਦੀਆਂ ਸ਼ਕਤੀਆਂ ਦਾ ਵਰਣਨ ਹੈ ਇਹਦੇ ਵਿੱਚ ਸਿਰਫ ਉਹਦੇ ਗੁਣਾਂ ਦਾ ਵਰਣਨ ਹੈ ਉਹ ਨਹੀਂ ਹੈ ਇਹਦੇ ਵਿੱਚ ਉਹ ਅਖਰ ਕਿੰਨਵੇਂ ਨਾ ਹੈ ਇਹ ਅਖਰ ਖੜ ਜਾਏਗੇ ਉਹ ਅਖਰ ਕਿੰਨਵੇਂ ਨਾ ਜਿਹੜੇ ਇਹਨੂੰ ਅਖਰ ਸਮਝਦੇ ਨੇ ਮੂਰਖ ਨੇ ਇਹਦੇ ਨਾਲ ਨਹੀਂ ਜੁੜਨਾ ਇਹ ਦੱਸ ਰਿਹਾ ਕਿਹਦੇ ਨਾਲ ਜੁੜਨਾ ਹੈ ਅਸੀਂ ਗ੍ਰੰਥ ਨਾਲ ਨਹੀਂ ਜੁੜਨਾ ਅਖਰਾਂ ਨਾਲ ਨਹੀਂ ਜੁੜਨਾ ਜਿਹਦੇ ਨਾਲ ਦੱਸ ਰਿਹਾ ਜੁੜਨ ਉਹਦੇ ਨਾਲ ਜੁੜਨਾ ਗ੍ਰੰਥ ਦੱਸ ਰਿਹਾ ਕੁਝ ਵੀ ਆ ਦਵਾਈ ਬਣਾਓ ਹੁਣ ਉੱਥੇ ਲਿਖਿਆ ਆਇਆ ਕੋਈ ਅੱਖਰ ਵੀ ਆਇਆ ਕਿ ਉਹ ਅੱਖਰ ਧੋ ਕੇ ਪਾ ਕੇ ਤੁਸੀਂ ਲਈ ਬਣ ਜੋ ਉਹ ਵਸੂ ਹੀ ਲਿਆਉਣੀਆਂ ਬਣ ਗਈਆਂ ਸਾਰੀਆਂ ਸਾਰੀ ਫਾਰਮੂਲਾ ਇਹਦਾ ਵਿੱਚ ਤਾਂ ਗੁਰ ਹੈ ਤੇ ਗੁਰ ਨੇ ਗੁਰ ਬਿੰਦਿਆ ਵਿਧੀ ਮੈਨੂੰ ਗੁਰ ਆਉਂਦਾ ਮੈਨੂੰ ਤਰੀਕਾ ਆਉਂਦਾ ਮੈਨੂੰ ਜੁਗਤ ਆਉਂਦੀ ਹੈ ਮੈਨੂੰ ਵਿਧੀ ਆਉਂਦੀ ਹੈ ਤੇ ਵਿਧੀ ਹੈ ਛੁੱਟਣ ਦੀ ਇਹਦੇ ਵਿੱਚ ਛੁੱਟਣ ਦੀ ਵਿਧੀ ਦਰਜ ਹੈ ਜਿਵੇਂ ਵਿਧੀ ਹੈ ਉਵੇਂ ਕਰਨਾ ਹੈ ਆਪਾਂ ਨੇ ਤੇ ਵਿਧੀ ਦਸੀ ਵਿਧੀ ਨੂੰ ਮੱਥਾ ਟੇਕ ਕੇ ਗੱਲ ਬਣਨੀ ਹੈ ਹਾਂ ਜਿਵੇਂ ਜੁਗਤ ਦਸੀ ਆ ਉਹ ਕਰਨੀ ਹੈ ਨਾਮ ਤਤ ਨਾ ਪੁਨੇ ਜਰਨਾ ਦੇਖੋ ਨਾ ਕੋਲਾ ਤੋਂ ਮਨ ਜੋ ਆਵੇ ਛੜਨਾ ਜੋ ਆਵੇ ਛੜਨਾ ਹੁਣ ਛੜ ਜਾਊ ਕਿਦੀ ਛੜ ਜਾਊ ਤਾਂ ਕੁੜੂਗਾ ਮਨ ਨੇ ਕੋਲਣਾ ਇੱਕ ਹੋਣਾ ਕੀ ਇਹਨਾਂ ਕੋਲੂਗਾ ਜੋ ਆਵੇ ਛੜਨਾ ਦੀ ਛੜ ਦੱਸਿਆ ਹੋਇਆ ਤਾਂ ਦੱਸਣ ਵਾਲੀ ਚੀਜ਼ ਹੈ ਕੀ ਕਰਨਾ ਤੁਸੀਂ ਕਿਵੇਂ ਕਰਨਾ ਹੈ ਇਹ ਅੱਖਰਾਂ ਦੇ ਵਿੱਚ ਤਾਂ ਅੱਖਰਾਂ ਦਾ ਕੋਈ ਗੁਰਮੁਖ ਖੋਜੇ ਇਹਨਾਂ ਵਿੱਚ ਤਾਂ ਖੋਜਣਾ ਆਪਾਂ ਨੇ ਕਰਨਾ ਕੀ ਹੈ ਤਾਂ ਸਿਰ ਲੇਖ ਨਾ ਹੋਈ ਜੇ ਖੋਜ ਲਵੇ ਉਹਦੇ ਸਿਰ ਲੇਖਾ ਹੀ ਨਹੀਂ ਉਹਦਾ ਲੇਖਾ ਪਾੜ ਜਾਂਦਾ ਲੇਖਾ ਪੜਨ ਵਾਸਤੇ ਖੋਜਣਾ ਗਿਆਨ ਹੈ ਇਹਦਾ ਗਿਆਨ ਜਦੋਂ ਸਾਨੂੰ ਸਮਝ ਆ ਗਿਆ ਲੇਖਾ ਪਾੜ ਜਾਣਾ ਨਾਨਕ ਕਾ ਲੇਖਾ ਮੱਥਾ ਟੇਕਣ ਦੇ ਲੇਖਾ ਨਹੀਂ ਪਾਟਿਆ ਕਿਸੇ ਦਾ ਇਹ ਨਹੀਂ ਲੇਖਾ ਹੁੰਦਾ ਫਿਰ ਇਹ ਲਿਖ ਦਿੰਦੇ ਨੂੰ ਮੱਥਾ ਟੇਕੀ ਜਾਓ ਲੇਖਾ ਪੜ ਜੂਗਾ ਤੂੰ ਦੇ ਜੁਗਾਈ ਜਾ ਮਤ ਇਹ ਆਏ ਨੇ ਪਾਠ ਕਰੀ ਜਾਓ ਕਿਵੇਂ ਲੇਖਾ ਪਾਟੂਗਾ ਦੱਸਿਆ ਉਵੇਂ ਕਰਨਾ ਪਊਗਾ ਜਿਵੇਂ ਦੱਸਿਆ ਗੁਰ ਕਹਿਆ ਸਾਕਾਰ ਕੋ ਇਹ ਗੁਰ ਕਾ ਕਹਿਆ ਹੈ ਉਪਦੇਸ਼ ਹੈ ਗੁਰ ਕਾ ਹੈ ਸਾਨੂੰ ਉਵੇਂ ਕਰਨ ਤੂੰ ਇਹਦੇ ਅਲੱਗ ਚੱਕਰ ਘੱਟੀ ਜਾਂਦੇ ਪਰ ਕਰਮਾ ਹੀ ਕਰੀ ਜਾਂਦੇ ਕਰਮਾ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਕਰਮਾ ਨਾ ਕਰੇ ਤਾਂ ਵੀ ਕੋਈ ਬੁਰੀ ਗੱਲ ਨਹੀਂ ਕਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਨਾ ਕਰਨਾ ਵੀ ਕੋਈ ਫਰਕ ਪਊਗਾ ਗੱਲ ਮੰਨਣ ਨਾਲ ਬਸ ਹੋਰ ਕਿਸੇ ਸਹੀ ਸਮਝਣ ਨਾਲ ਫਿਰ ਮੰਨਣਾ ਜੇ ਗੱਲ ਸਮਝ ਕੇ ਗਲਤ ਮੰਨ ਲਿਆ ਫਿਰ ਵੀ ਔਖਾ ਹੋ ਜੂ ਜੇ ਗਲਤ ਅਰਥ ਲਾ ਕੇ ਮੰਨ ਲਿਆ ਨਾ ਗਲਤ ਫਿਰ ਨੁਕਸਾਨ ਹੋ ਜੂ ਖੰਡੇ ਉਹ ਤਿੱਖੀ ਹੈ ਤਾਂ ਬਾਹਰੋਂ ਨਿੱਕੀ ਵੀ ਜੇ ਖੰਡਾ ਤਿੱਖਾ ਹੁੰਦਾ ਤਾਂ ਉੱਤੇ ਮਿਆਨ ਜ਼ਰੂਰ ਰੱਖੀ ਦੇ ਉਹਦੇ ਖਤਰਾ ਹੈ ਕੋਈ ਮੰਗਾ ਨਹੀਂ ਰੱਖੀ ਜਾ ਸਕਦਾ ਮੰਗਾ ਨਹੀਂ ਰੱਖਦਾ ਖਤਰਨਾਕ ਵੀ ਹੈ ਇਸ ਕਰਕੇ ਮਿਆਨ ਦੇ ਵਿੱਚੇ ਪਾ ਕੇ ਦਿੱਤੀ ਹੋਈ ਹੈ ਇਹਦੇ ਵਿੱਚੋਂ ਨਿਕਲਣਾ ਕੁਝ ਸਮਝ ਕੇ ਵਿਚਾਰ ਦੇ ਵਿੱਚੋਂ ਪ੍ਰਗਟ ਹੋਣੀ ਹੈ ਉਹ ਵਿਚਾਰਧਾਰਾ ਇਹ ਵਿਚਾਰਧਾਰਾ ਇੱਕ ਵਿਚਾਰ ਨਾ ਬਾਣੀ ਨੂੰ ਅੱਖਰਾਂ ਨੂੰ ਵਿਚਾਰਨਾ ਇਹ ਤੋਂ ਪ੍ਰਗਟ ਹੋਣੀ ਹੈ ਨਾਮ ਤਤ ਬਹੁਤ ਬਰੀਕ ਗੱਲ ਹੈ ਨਾਮ ਤਤ ਸਭ ਹੀ ਸਿਰ ਜਾਪਾ ਉੱਥੇ ਦੇਖੋ ਸਿੱਧਾ ਨੂੰ ਕੀ ਕਹਿ ਰਹੇ ਨੇ ਨਾਮ ਤਤ ਸਭ ਹੀ ਸਿਰ ਜਾਪਾ ਜਿਹੜਾ ਨਾਮ ਤਤ ਹੈ ਸਾਰਾ ਸਿਰ ਤੇ ਉਹ ਕੀ ਹੁਕਮ ਹੈ ਗੁਰਦਾਰੇ ਦੇ ਸਿਰ ਹੀ ਆਪਣੇ ਨਾਮ ਕਰਦਾ ਸਿੱਧਾ ਹੀ ਅਰਥ ਹੁਕਮ ਬਿਨ ਨਾਵੇ ਦੁੱਖ ਕਾਲ ਸੰਤਾਪਾ ਜੇ ਹੁਕਮ ਚ ਨਹੀਂ ਰਹਿੰਦੇ ਕਾਲ ਦਾ ਦੁੱਖ ਰਹੂਗਾ ਹੁਕਮ ਦੀ ਛਾਣੀ ਜਾਣਾ ਆਪਾਂ ਨੇ ਸਿੱਧਾ ਹੋ ਗਿਆ ਜੇ ਹੁਕਮ ਦੀ ਛਾਣ ਚਲਿਆ ਗਿਆ ਬਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਮਰਨ ਕਬੂਲ ਕਰ ਲਿਆ ਫਿਰ ਮਰਦਾ ਹੀ ਨਹੀਂ ਕਬੂਲ ਹੈ ਕਰਨਾ ਮਰਨਾ ਨਹੀਂ ਮਰਨ ਕਬੂਰ ਨੂੰ ਲਿਖਿਆ ਹੈ ਪੰਜ ਪਿਆਰਿਆਂ ਦਾ ਮਰਨ ਕਬੂਲ ਕਰਾਇਆ ਮਾਰੇ ਨਹੀਂ ਮਰਦੇ ਨਹੀਂ ਹੁੰਦੇ ਪਾਗਲ ਨੇ ਲੋਕ ਇਹਨਾਂ ਨੂੰ ਕੀ ਪਤਾ ਅੱਗੇ ਜਵਾਬ ਹੈ ਕਬੀਰ ਦਾ ਕੁਰਬਾਨੀ ਤੋਂ ਬਾਹਰ ਨਹੀਂ ਕੀਤਾ ਕੁਝ ਵੀ ਗੁਰੂਆਂ ਨੇ ਬਾਹਰ ਨਹੀਂ ਕਰਦੇ ਹੁੰਦੇ ਪਾਗਲ ਨਹੀਂ ਸੀ ਉਹ ਪਾਗਲ ਹੋਣਗੇ ਉਹਨਾਂ ਜੋ ਲਿਖਿਆ ਉਹੀ ਕੁਝ ਕੀਤਾ ਕਹਿੰਦਾ ਆਪ ਕੈਸੇ ਮਰੂ ਮਨ ਮਨ ਮੰਨਿਆ ਕਹਿੰਦਾ ਆਪ ਕੈਸੇ ਮਰੂ ਮਰਨ ਮਨ ਮੰਨਿਆ ਤੰਬੂ ਜਾ ਕੇ ਪੁੱਛਦਾ ਦਇਆ ਹੋ ਅਬ ਕੈਸੇ ਮਰੂ ਮਰਨ ਮਨ ਮੰਨਿਆ ਗੁਰੂ ਦਾ ਹੱਸ ਕੇ ਕਢਾਤਾ ਉੱਥੇ ਗੁਰੂ ਦਾ ਪਿਆਰਾ ਸੀ ਨਾ ਬਾਹਰ ਮਾਰਨਾ ਸੁਣ ਪਿਆਰੇ ਨੂੰ ਮਾਰੀਦਾ ਹੁੰਦਾ ਉਹ ਆਪਣੇ ਪਿਆਰੇ ਨੂੰ ਕੋਈ ਮਾਰਦਾ ਹੁੰਦਾ ਮੂਰਖੋ ਜਿਹੜਾ ਪਿਆਰਾ ਤੁਸੀਂ ਮਾਰ ਕੇ ਦਿਖਾਓ ਪਿਆਰੇ ਨੂੰ ਆਪਣੇ ਗੁਰੂ ਦੇ ਦਾ ਪਿਆਰੇ ਨੇ ਗੁਰੂ ਨੇ ਮਾਰਤਾ ਉਹ ਇਹਨੇ ਪਾਗਲ ਜਿਹਨੇ ਸਿਰ ਦੇਤਾ ਕਹਿੰਦਾ ਮੇਰਾ ਸਿਰ ਥੋੜਾ ਬਸ ਗੱਲ ਖਤਮ ਹੋ ਗਈ ਅਬ ਕੈਸੇ ਮਰੂ ਮਰਨ ਮਰਨ ਮਰਨੇ ਆ ਕਹਿੰਦੇ ਮਰ ਮਰ ਗਏ ਜੇ ਨਾਮ ਨਾ ਹੁਣ ਤਾਂ ਮਰਨਾ ਹੀ ਨਹੀਂ ਕਦੇ ਇਹ ਤਾਂ ਮੌਤ ਦਾ ਪੈਰੂ ਕੀਤਾ ਵਾ ਉਹ ਭੈ ਸੀ ਮੌਤ ਦਾ ਉਹ ਦੂਰ ਕੀਤਾ ਪੈਰੂ ਕੀਤਾ ਮੌਤ ਦਾ ਮਾਰਨਾ ਥੋੜੀ ਸੀ ਗੁਰੂ ਬਚਾਉਣ ਵਾਲਾ ਹੈ ਮਰਨ ਜੰਮਣ ਤੋਂ ਕੱਟਣ ਵਾਲਾ ਹੈ ਕਿ ਮਾਰਨ ਵਾਲਾ ਹੈ ਇਹ ਮਾਰ ਲੈਣਾ ਕਿ ਮਨ ਜਨ ਨੂੰ ਕੱਟਣ ਵਾਲਾ ਤਾਂ ਬਹੁਤ ਨੂੰ ਕੱਟਣ ਵਾਲਾ ਗੁਰੂ ਪਹਿਲੇ ਜੀ ਮਾਰ ਕੇ ਵੱਢ ਕੇ ਭੇਜੋ ਨੇ ਕਿਤੇ ਪਾਗਲ ਪਾਗਲ ਵਾਲੀਆਂ ਗੱਲਾਂ ਜੇ ਤਾਂ ਗੁਰਬਾਣੀ ਸਮਝ ਲੈਣਗੇ ਆਪੇ ਸਮਝ ਆ ਜੂਗਾ ਗੱਲ ਕੀ ਹੈ ਦੂਜੇ ਫਿਰ ਉਹ ਪਰਖੀ ਨਾ ਬੰਦੋ ਉਹ ਸਾਹਮਣੇ ਸਾਹਮਣੇ ਦਿਖਾ ਵੀ ਦਿੱਤਾ ਕਰਕੇ ਗੋੜੀ ਉੱਤੇ ਦੀ ਘੜਦੀ ਉੱਤੇ ਕਾਤੇ ਘੜਦੀ ਛਾਤੀ ਕਿਉਂ ਨਾ ਵਾਲੀ ਭਾਰਤ ਆਗੇ ਹੋ ਉਹ ਨੂੰ ਪਤਾ ਵੀ ਆਗੇ ਹੋ ਫਿਰ ਮਾਰ ਦਿੰਦੇ ਹੋ ਉੱਤੇ ਦੀ ਘੜਤੀ ਗੋਲੀ ਜ਼ਰੂਰ ਚਲਾਈ ਉੱਤੇ ਦੀ ਘੜਤੀ ਸਰਾਂ ਦੇ ਹੀ ਕੁਝ ਉੱਥੇ ਕੀਤਾ ਸੀ ਅਨੰਦਪੁਰ ਸਾਹਿਬ ਉਹ ਹੀ ਉੱਥੇ ਕੀਤਾ ਉਸੇ ਸਾਹਮਣੇ ਕਰਕੇ ਦਿਖਾਤਾ ਫਿਰ ਸ਼ੰਕਾ ਕਾਦੀ ਰਹਿ ਗਈ ਸਾਹਮਣੇ ਵੀ ਕਰਕੇ ਦਿਖਾਤਾ ਸ਼ੰਕਾ ਫਿਰ ਉੱਥੇ ਖੜੀ ਹੈ ਇਹ ਮੂਰਖਾਂ ਦੀ ਸ਼ੰਕਾ ਨਹੀਂ ਜਾਂਦੀ ਹੁੰਦੀ ਵਿਦਵਾਨਾਂ ਦੀ ਵਿਦਵਾਨ ਔਰ ਮੂਰਖ ਇਹਨਾਂ ਦੀ ਸ਼ੰਕਾ ਜਾਂਦੀ ਹੋਣੀ ਹੁੰਦੀ ਇਹ ਕੋਈ ਹੋਰ ਖੜੀ ਕਰ ਲੈਣਗੇ ਇਹਨਾਂ ਨੇ ਸ਼ੰਕਾ ਖੜੀ ਕਰਨ ਤੋਂ ਸਵਾ ਕੁਝ ਨਹੀਂ ਹੁੰਦਾ ਇਹਨਾਂ ਕੋਈ ਨਾ ਕੋਈ ਸ਼ੰਕਾ ਖੜੀ ਰੱਖਣੀ ਹੈ ਉਹਨੇ ਕੋਲ ਦੇਖ ਲਉਂਦੀ ਆ ਹੈ ਅਰਦਾਸ ਕਰਨ ਜੋਗੀ ਨਾਮ ਤਤ ਕਲੀ ਮਹਿ ਪੁਨਹ ਚਰਨਾ ਕਲ ਯੁਗ ਦੇ ਵਿੱਚ ਜਿੱਥੇ ਕਲਪਨਾ ਆਪਣੀ ਨਾ ਕਲ ਕੀ ਹੁੰਦਾ ਕਲੀ ਕੀ ਹੁੰਦਾ ਕਲੀ ਹੁੰਦਾ ਪਾਪ ਕਲਪਨਾ ਕਾਲ ਤੇ ਨਰਤ ਕਾਲ ਵੀ ਇਹੀ ਹੈ ਸਾਡੀ ਕਲਪਨਾ ਹੀ ਸਾਡਾ ਕਾਲ ਹੈ ਕਾਲ ਕਲਪਨਾ ਕਰੇ ਨਾ ਕਾਲ ਨਾ ਵੀਰੇ ਨੂੰ ਕਾਲ ਨੂੰ ਕਲਪਨਾ ਬੰਦ ਕਲਪਨਾ ਨੂੰ ਕਾਲ ਬੰਦ ਜੇ ਕਲਪਨਾ ਨਹੀਂ ਹੈ ਤਾਂ ਕਾਲ ਨਹੀਂ ਹੈ ਜੇ ਕਲਪਨਾ ਦਾ ਪਾਪ ਹੈ ਕਲਪਨਾ ਨਹੀਂ ਦਾ ਪਾਪ ਨਹੀਂ ਹੈ ਤਿੰਨ ਇਕੱਠੇ ਹੀ ਨੇ ਜੇ ਪਾਪ ਨਹੀਂ ਹੈ ਤਾਂ ਦੋਨੋਂ ਜੇ ਤੁਹਾਡੇ ਅੰਦਰ ਪਾਪ ਨਹੀਂ ਹੈ ਤਾਂ ਬਹੁਤ ਵੀ ਨਹੀਂ ਹੈ ਬਹੁਤ ਵੀ ਅਪਰਾਧੀ ਵਾਸਤੇ ਹੈ ਜਿਹੜਾ ਅਪਰਾਧ ਛੱਡਦਾ ਉਹਦੇ ਵਾਸਤੇ ਬਹੁਤ ਨਹੀਂ ਹੈ ਸਰਕਾਰ ਉਹਦੀ ਹਿਮਾਇਤ ਕਰਦੀ ਹੈ ਦੇਖੋ ਕਿਹੜੇ ਕਿਹੜੇ ਹਸਪਤਾਲ ਖੋਲੇ ਨੇ ਐਕਸੀਡੈਂਟ ਬਚਾ ਕੇ ਡਾਕਟਰ ਕਿੰਨੀ ਕੋਸ਼ਿਸ਼ ਕਰਦੇ ਨੇ ਬਚਾਉਣ ਦੀ ਬਚਣਾ ਨਾ ਬਚਣ ਦਾ ਪਰਮੇਸ਼ਰ ਤੇ ਹੱਥ ਪਰ ਕੋਸ਼ਿਸ਼ ਤਾਂ ਹੋ ਰਹੀ ਹੈ ਸਰਕਾਰਾਂ ਇੱਥੇ ਝੂਠੀਆਂ ਸਰਕਾਰਾਂ ਵੀ ਬਚਾਉਂਦੀਆਂ ਨੇ ਉਹ ਤਾਂ ਸੱਚੀ ਸਰਕਾਰ ਹੈ ਇੱਥੇ ਵੀ ਬਚਾ ਰਹੇ ਨੇ ਉਹ ਬਚਾਉਣਾ ਹੀ ਉਹਨੇ ਬਚਾਉਣਾ ਮਾਰਨਾ ਤਾਂ ਹੈ ਨਹੀਂ ਮਰਦਾ ਤਾਂ ਆਪਣੇ ਕਰਮੀ ਹੈ ਮਰਦੇ ਅਸੀਂ ਆਪਣੇ ਕਰਮੀ ਆ ਬਚਾਉਂਦਾ ਉਹਦਾ ਕਰਮ ਸਭ ਬਚਾਉਣਾ ਹੈ ਹੈ ਕੋਈ ਸਾਡਾ ਕਰਮ ਹੈ ਕੋਈ ਦਾ ਕਰਮ ਸਾਡਾ ਕੀ ਕਰਮ ਹੈ ਸਾਡਾ ਕਰਮ ਪਾਪ ਕਰਮ ਸਾਡਾ ਆਪਣਾ ਕਰਮ ਪਾਪ ਕਰਮ ਹੈ ਸਾਡਾ ਕਰਮ ਕੀ ਹੈ ਕਲਪਨਾ ਕਲਪਨਾ ਹੀ ਦਾ ਆਪਣਾ ਕਰਮ ਹੈ ਜੋ ਕੁਝ ਕੀਤਾ ਸੋ ਕੀਆ ਕੀਤਾ ਉਹਦਾ ਕੀ ਹੈ ਕਰਮ ਉਹਦਾ ਕਰਮ ਹੈ ਆ ਦ੍ਰਿਸ਼ਟੀ ਸਾਰੇ ਦੇ ਕਰਮ ਬਖਸ਼ਿਸ਼ ਉਹਦਾ ਕਰਮ ਤਾਂ ਬਖਸ਼ਿਸ਼ ਹੈ ਪਰਮੇਸ਼ਰ ਦੇ ਕਰਮ ਦਾ ਨਾਮ ਬਖਸ਼ਿਸ਼ ਹੈ ਨਜ਼ਰੀ ਕਰਮ ਪਵੇ ਉਹਦਾ ਕਰਮ ਤਾਂ ਬਖਸ਼ਿਸ਼ ਹੈ ਉਹਦੇ ਕਰਮ ਨੂੰ ਕਿਉਂ ਨਹੀਂ ਲੋਚਦੇ ਆਪਣੇ ਕਰਮ ਨੂੰ ਲੋਚਦੇ ਨੇ ਮੂਰਖ ਨੇ ਮੂਰਖ ਲੋਚਦੇ ਕੀ ਆਪਣੇ ਕਰਮ ਨੂੰ ਜੋ ਅਸੀਂ ਸੋਚਦੇ ਉਹਨੂੰ ਲੋਚਦੇ ਉਹ ਇਹਦੇ ਚ ਤਾਂ ਮੌਤ ਛੁਪੀ ਹੋਈ ਆ ਸਾਡੇ ਚ ਇਹਦੇ ਚ ਤਾਂ ਸਾਰੇ ਦੁੱਖੇ ਦੁੱਖ ਛੁਪੇ ਹੋਏ ਨੇ ਜਿਹੜਾ ਉਹਦਾ ਕਰਮ ਹੈ ਉਹ ਜੋ ਸੁਖੇ ਸੁਖ ਨੇ ਮੌਤ ਵੀ ਹੈ ਨਹੀਂ ਗੁਰੂ ਤੇ ਜਿਹੜਾ ਕਰਮ ਚ ਆ ਗਿਆ ਛੜਨ ਆ ਗਿਆ ਅਸਲ ਦੀ ਗੁਰੂ ਦੀ ਛੜਨੇ ਆਏ ਸੀ ਉਹ ਪੰਜ ਪਿਆਰੇ ਜਾ ਕਹਿੰਦਾ ਮੈਨੂੰ ਸੱਚ ਚਾਹੀਦੇ ਨੇ ਇਹਨਾਂ ਦੇ ਲੈ ਲਓ ਛੜਨ ਗਏ ਸੀ ਫਿਰ ਮਾਰ ਦਿੰਦਾ ਇਹ ਤੁਹਾਡੇ ਵਰਗਾ ਹੁੰਦਾ ਤਾਂ ਮਾਰ ਦਿੰਦਾ ਇਹ ਆਪਣੇ ਵਰਗਾ ਸੋਚਦੇ ਵੀ ਆਏ ਜੇ ਅਸੀਂ ਆਏ ਜੇ ਗੁਰੂ ਸੀ ਅਸਲ ਅਸੀਂ ਜੋ ਕੁਝ ਅੰਦਾਜ਼ਾ ਲਾਉਂਦੇ ਆਪਣੇ ਬੁੱਧੀ ਆਪਣੇ ਮਨ ਦੇ ਲੈਵਲ ਤੇ ਗੁਰੂਆਂ ਨੂੰ ਤੋਲ ਲੈਂਦੇ ਉਸੇ ਤੱਕੜੀ ਚ ਪਾਸੇ ਆਪਣਾ ਕੋਈ ਪਾਇਆ ਹੋਇਆ ਇੱਕ ਪਾਸੇ ਉਹ ਪਾਤਾ ਆਪਣੇ ਵੱਟੇ ਨਾਲ ਤੋਲ ਰਹੇ ਆ ਵਿਜਾਨੂ ਸਿਰ ਮੰਗਲੇ ਫਿਰ ਲੈਣੀ ਚਾਹੀਦੀ ਸੀ ਲੈ ਲਿਆ ਉਹਨੇ ਜੇ ਤੂੰ ਮੇਰਾ ਹੋਇ ਰਹੇ ਤੇ ਮਾਰਤਾ ਜਲ ਗਿਆ ਭਾਵੇਂ ਰਾਖ ਭਾਵੇਂ ਮਾਰ ਗੁਰਬਾਣੀ ਚ ਕਿਹਾ ਨਹੀਂ ਹੋਇਆ ਰਾਗ ਪ੍ਰਭੂ ਪਰਮਾਰ ਮਾਰ ਰਾਗ ਪ੍ਰਭੂ ਪਰਮਾਰ ਫਿਰ ਮਾਰੇ ਨੇ ਜਦੋਂ ਇਹ ਕਹਿ ਕੇ ਛੱਡ ਚਲਾ ਗਿਆ ਫਿਰ ਤਾਂ ਮਰਨ ਦਿੱਤਾ ਹੀ ਨਹੀਂ ਉਹ ਕਹਿੰਦਾ ਹੁਣ ਮੈਂ ਦੇਖਦਾ ਮੌਤ ਕਿਵੇਂ ਆਈ ਤੇਰੇ ਨੇੜੇ ਇੱਥੇ ਰਹਿ ਬਸ ਇਸ ਗੜੀ ਤਾਂ ਮੌਤ ਆਉਂਦੀ ਹੋਈ ਨਹੀਂ ਇਦੋਂ ਦਾ ਮੌਤ ਕਾਲ ਝਾਕਦਾ ਹੀ ਨਹੀਂ ਇਦਾਂ ਤਾਂ ਉਹਦੀ ਅੱਖ ਖੁੱਲਦੀ ਹੋਈ ਨਹੀਂ ਕਾਹਦਾ ਝਗੜਾ ਹੈ ਕੀ ਝਗੜਾ ਸੀ ਇਹ ਭਲਾ ਸਿਰ ਲੈ ਕੇ ਨਾਲ ਲੈ ਝਗੜਾ ਇਹਦਾ ਬਣਾਇਆ ਹੈ ਕਿਸੇ ਨੂੰ ਵੀ ਅਕਲ ਨਹੀਂ ਹੈ ਅਕਲ ਹੈ ਉਹ ਨਹੀਂ ਅਕਲ ਹੁੰਦੀ ਤਾਂ ਝਗੜਾ ਹੀ ਨਹੀਂ ਹੈ ਜਿੱਦਣਾ ਅਕਲ ਪੈਦਾ ਹੋਊ ਝਗੜੇ ਸਭ ਖਤਮ ਹੋ ਜਦੋਂ ਤੱਕ ਉਹ ਵਿਵੇਕ ਬੁੱਧ ਨਹੀਂ ਪ੍ਰਗਟ ਹੁੰਦੀ ਸਾਰੇ ਝਗੜੇ ਜਿੰਨੇ ਮਰਜ਼ੀ ਖੜੇ ਕਰ ਲੋ ਨਿਤ ਕਰੀ ਜੋ ਜਿੰਨੇ ਮਰਜ਼ੀ ਖੜੇ ਕਿ ਬੇਅਕਲ ਨੇ ਸਾਰੇ ਦੇਖ ਲਈ ਦੇ ਝਗੜੇ ਨੇ ਸਾਰੇ ਸਭ ਕੁਝ ਤੁਹਾਡੇ ਸਾਹਮਣੇ ਪਿਆ ਇਹ ਤਾਂ ਪਤਾ ਹੀ ਨਹੀਂ ਕੀ ਕੀ ਪਿਆ ਉਹ ਤਾਂ ਦੇਖਿਆ ਹੀ ਨਹੀਂ ਤਾਂ ਆਪਣੇ ਅਕਲ ਦੇ ਨਾਲ ਸਭ ਕੁਝ ਤੋਲ ਰਹੇ ਨੇ ਆਪਣੇ ਲੈਵਲ ਤੇ ਗੁਰੂ ਦੇ ਲੈਵਲ ਨੂੰ ਸਿੱਖਾਂ ਦੇ ਲੈਵਲ ਨੂੰ ਸਮਝ ਰਹੇ ਨੇ ਗੁਰਬਾਣੀ ਦੇ ਲੈਵਲ ਤੇ ਸਮਝੋ ਨਾਮ ਤਤ ਕਲੀ ਮਹਿ ਪੁਨੇ ਚਰਨਾ ਜਿਹੜਾ ਨਾਮ ਤਤ ਹੈ ਹੁਕਮ ਹੈ ਜਿੱਥੇ ਸਾਡਾ ਕਲਪਨਾ ਹੈ ਨਾ ਜੇ ਉੱਥੇ ਕਿਤੇ ਹੁਕਮ ਪ੍ਰਗਟ ਹੋ ਜਵੇ ਪੁੰਨ ਚਰਨ ਇਹ ਪੁੰਨ ਦਾ ਆਚਰਣ ਹੈ ਹੁਕਮ ਦੇ ਅਨੁਸਾਰ ਚੱਲਣਾ ਪੁੰਨ ਆਚਰਣ ਹੈ ਹੁਕਮ ਨੂੰ ਸਮਝ ਲੈਣਾ ਹੁਕਮ ਨੂੰ ਮੰਨ ਲੈਣਾ ਇਹ ਤੋਂ ਬੜਾ ਪੁੰਨ ਆਚਰਣ ਕੋਈ ਹੈ ਹੀ ਨਹੀਂ ਪਾਣੇ ਚ ਰਹਿਣਾ ਪੁੰਨ ਆਚਰਣ ਪਰ ਉੱਥੇ ਹੈ ਕੀ ਹੈ ਉੱਥੇ ਕਲਪਨਾ ਦੇ ਕਲਪਨਾ ਹੋਣਾ ਸੁਭਾਵਿਕ ਗੱਲ ਹੈ ਸਾਰਿਆਂ ਦੇ ਹੋਊਗੀ ਉਹਦੀ ਜਗ੍ਹਾ ਨਾਮ ਤੱਕ ਬੁਨ ਚੜਨਾ ਬਣਾਉਣਾ ਹੈ ਕਲਪਨਾ ਸਾਰਿਆਂ ਦੇ ਅੰਦਰ ਹੀ ਹੈ ਹੋ ਕਿਉਂ ਗਈ ਬਚਪਨ ਤੇ ਕਿਉਂਕਿ ਦੁਰਮਤ ਜਿਹੜੀ ਸੀ ਉਹ ਸਾਨੂੰ ਬਚਪਨ ਚ ਜੰਮਦਿਆਂ ਨੂੰ ਦੁਰਮਤ ਵਾਲੀ ਸਿੱਖਿਆ ਮਿਲੀ ਜਿਨ੍ਹਾਂ ਨੂੰ ਗੁਰਮਤ ਵਾਲੀ ਸਿੱਖਿਆ ਮਿਲੀ ਉਹਨਾਂ ਦੇ ਅੰਦਰ ਪੈਦਾ ਹੀ ਨਹੀਂ ਹੋਈ ਸਾਹਿਬਜ਼ਾਦੇ ਦੇ ਅੰਦਰ ਪੈਦਾ ਹੀ ਨਹੀਂ ਹੋਈ ਤਰੂ ਦੇ ਅੰਦਰ ਪੈਦਾ ਹੀ ਨਹੀਂ ਹੋਈ ਪ੍ਰਲਾਦ ਦੇ ਅੰਦਰ ਪੈਦਾ ਨਹੀਂ ਹੋਈ ਅੱਠ ਪਾਸ਼ਾ ਦੇ ਅੰਦਰ ਪੈਦਾ ਨਹੀਂ ਹੋਈ ਫਿਰ ਹੀ ਨਾ ਪੈਦਾ ਹੋਈ ਕਿਉਂਕਿ ਬਚਪਨ 'ਚ ਹੀ ਚੀਜ਼ ਮਿਲੀ ਉਹਨੂੰ ਦੁਰਮਤ ਨੇੜੇ ਆਈ ਹੋਈ ਨਹੀਂ ਜਨਮ ਤੋਂ ਬਾਅਦ ਜੇ ਤਾਂ ਦੁਰਮਤ ਆ ਗਈ ਜਾਂ ਤੂੰ ਸੁਣਨ ਲੱਗ ਗਿਆ ਹੈ ਸੋਝੀ ਆ ਗਈ ਬੱਚੇ ਨੂੰ ਫਿਰ ਤਾਂ ਕਲਪਨਾ ਪੈਦਾ ਹੋ ਗਈ ਅੰਦਰ ਜੇ ਗੁਰਮਤ ਦੀ ਪੜ੍ਹਾਈ ਹੋ ਗਈ ਉਹਨੇ ਸੁਣੀ ਹੈ ਬਚਪਨ ਤੋਂ ਹੀ ਘਰ 'ਚ ਗੱਲੇ ਉਹ ਸੁਣੀ ਹੈ ਫਿਰ ਉਹਦੇ ਅੰਦਰ ਕਲਪਨਾ ਪੈਦਾ ਹੀ ਨਹੀਂ ਹੁੰਦੀ ਬੱਚੇ ਇੱਕ ਤਾਂ ਹੁੰਦਾ ਸਾਡੇ ਖੇਤੀ ਦੇ ਵਿੱਚ ਕਾਬੂਸ ਪੈਦਾ ਹੀ ਨਾ ਹੋਵੇ ਇੱਕ ਪੈਦਾ ਹੋ ਜਵੇ ਤੇ ਫਿਰ ਇਲਾਜ ਤਾਂ ਉਹਦਾ ਹੀ ਕਰਨਾ ਜਿਹੜਾ ਪੈਦਾ ਹੋ ਇਲਾਜ ਉਹਦਾ ਕੀ ਕਰਨਾ ਵੱਢਣਾ ਕੁੱਢਣਾ ਕੀ ਕਰਨਾ ਉਹਦਾ ਤਾਂ ਇਲਾਜ ਇਲਾਜ ਉਸੇ ਦਾ ਕਰਨਾ ਸਾਡੇ ਅੰਦਰ ਪੈਦਾ ਹੋ ਗਿਆ ਕਾਬੂ ਦੇ ਨਦੀਣੇ ਨੂੰ ਇਹਦਾ ਇਲਾਜ ਕਰਨਾ ਹੈ ਜਿਹੜੇ ਬਕਾਰ ਨੇ ਸਭ ਨਦੀਣੇ ਹੈ ਉਹ ਜਿਹੜੀ ਸੱਚ ਦੀ ਫਸਲ ਆ ਉਹਨੂੰ ਮਾਰ ਲਿਆ ਇਹਨਾਂ ਨੇ ਜੋ ਇੱਥੇ ਬੁੱਝਣਾ ਸੀ ਨਾ ਨਾਮ ਉਹਦਾ ਬੀਜ ਨਹੀਂ ਸਕਦੇ ਜਗ੍ਹਾ ਹੀ ਨਹੀਂ ਖਾਲੀ ਹੈ ਇੱਥੇ ਤਾਂ ਰਾਵਣ ਨੇ ਵਾਗ ਲਾ ਲਿਆ ਆਪਣਾ ਬਾਗ ਦੇ ਵਿੱਚੋਂ ਕੀ ਬੀਜੋਗੇ ਵੀ ਤੁਸੀਂ ਉਹਦਾ ਬਾਗ ਵੀ ਬਹੁਤ ਸੰਗਣ ਜਗ੍ਹਾ ਹੀ ਨਹੀਂ ਕੋਈ ਹਲ ਬਾਗ ਜਿੰਨੀ ਚੱਲ ਸਕਦਾ ਜੇ ਬੀਜ ਦੋਗੇ ਦਰਸ਼ਨ ਨਹੀਂ ਹੋਣਦੇ ਨੇ ਥੱਲੇ ਇਹ ਰਾਵਣ ਦਾ ਬਾਗ ਫੋਟੋਣਾ ਸਾਰਾ ਹੀ ਇਹ ਹਨੂਮੰਤ ਪੁੱਟੂਗਾ ਹਨੂਮਾਨ ਨਹੀਂ ਹਨੂਮੰਤ ਹੈ ਮੰਤਰ ਹੈ ਬਾਣੀ ਗੁਰਬਾਣੀ ਹਨੂਮੰਤ ਹੈ ਇਹ ਐਸਾ ਨਾਮ ਦਾ ਸਪਰੇ ਕਰਦਾ ਬਾਗ ਜੜੋਂ ਹੀ ਸੁੱਕ ਜਾਂਦਾ ਸਾਰਾ ਹੀ ਸਾਰਾ ਬਾਗ ਸੁੱਕ ਕੇ ਉੱਥੇ ਹੀ ਨਾ ਖਾਦ ਬਣ ਜਾਂਦੀ ਹੈ ਬਾਗ ਦੀ ਜੇ ਲੱਕੜ ਗਾਜਾ ਹੈ ਘਾਹ ਫੂਸ ਗਾਜਾ ਖਾਦ ਨਹੀਂ ਬਣਦੀ ਜੇ ਆਪਾਂ ਵਿੱਚੇ ਬਾਦੀਏ ਉਹ ਖਾਦੇ ਬਣ ਜਾਂਦੀ ਹੈ ਜ਼ਮੀਨ ਚੋਂ ਪੈਦਾ ਹੋਇਆ ਜ਼ਮੀਨ 'ਚ ਜੋ ਚੀਜ਼ ਅੰਦਰੋਂ ਪੈਦਾ ਹੋਈ ਉਹਦੇ ਅੰਦਰੇ ਗਲ ਵੀ ਜਾਂਦੀ ਹੈ ਇਹ ਧਾਰੇ ਬਕਾਰਾਂ ਦੀ ਖਾਦ ਵੀ ਬਣ ਜਾਂਦੀ ਹੈ ਖਾਦ ਬੋਲ ਲੱਗਦੇ ਨੇ ਫਿਰ ਬਕਾਰ ਲੱਗੇ ਨੇ ਸਾਰਿਆਂ ਨਾਲੋਂ ਜ਼ਿਆਦਾ ਵਿਕਾਰ ਕਿਹਦੇ ਚ ਮੰਨੇ ਜਾ ਸਕਦੇ ਨੇ ਤਾਤੇ ਤੇ ਤੇ ਉੱਤਮ ਗੜੋ ਚੰਡਾਲਾ ਚੰਡਾਲਾ ਉਹ ਸਾਰਿਆਂ ਨਾਲੋਂ ਜ਼ਿਆਦਾ ਸੀ ਸਦਰੇ ਚ ਖਾਦ ਲੱਗੀ ਨਾ ਉਹ ਤਾਂ ਨਹੀਂ ਲੱਗਿਆ ਗੱਲ ਭਗਤ ਬਣ ਗਿਆ ਉਹਦਾ ਪਤਾ ਹੀ ਨਹੀਂ ਲੱਗਿਆ ਕਿ ਸਾਨੂੰ ਭਗਤ ਕਦ ਬਣ ਗਿਆ ਨਾ ਕਿ ਉਹਦੀ ਕੋਈ ਕਹਾਣੀ ਗੋਸ਼ਟੀ ਹੈ ਇਸ ਵਿੱਚ ਉਹ ਤਾਂ ਆਏ ਹੋਇਆ ਜਿਵੇਂ ਨਦੀ ਰੂੜੀ ਤੇ ਕੋਈ ਚੀਜ਼ ਫਸਲ ਪੈਦਾ ਹੋ ਗਈ ਐਡੀ ਜਿਹੀ ਪੈਦਾ ਹੋ ਗਈ ਸਾਰੇ ਉਹ ਵਿਕਾਰਾਂ ਦੀ ਖਾਲ ਬਣ ਗਈ ਕਿ ਉਹ ਮੰਨਦਾ ਹੁੰਦਾ ਮੈਂ ਅਪਰਾਧੀ ਹਾਂ ਜਿਹੜਾ ਮੰਨਿਆ ਨਾ ਮੈਂ ਅਪਰਾਧੀ ਹਾਂ ਕੋਈ ਖਾਲ ਹੈ ਜਿਹੜਾ ਧਰਮੀ ਆਦਮੀ ਹੈ ਉਹ ਅੰਦਰ ਅੰਦਰ ਮੈਂ ਧਰਮੀ ਹਾਂ ਇਹ ਜਹੰਕਾਰ ਨਹੀਂ ਹੁੰਦਾ ਬਰੰਦੀ ਚ ਇਹ ਚ ਡਰ ਹੁੰਦਾ ਭੈ ਪਹਿਲਾਂ ਹੁੰਦਾ ਜਿਹੜਾ ਧਰਮ ਕਰਦਾ ਉਹ ਹੰਕਾਰ ਹੁੰਦਾ ਉੱਥੇ ਸੱਪਾ ਹੁੰਦਾ ਉਹਦੇ ਵਕਾਰ ਗਾਣ ਵਾਲੇ ਨਹੀਂ ਹੁੰਦੇ ਉਹ ਹੋਰ ਤਰ੍ਹਾਂ ਦੇ ਹੁੰਦੇ ਨੇ ਪੱਥਰ ਹੁੰਦੇ ਨੇ ਉਹ ਇਹਦੇ ਤਾਂ ਭੈ ਹੁੰਦਾ ਜਿੱਦੇ ਕਰਮ ਕੀਤੇ ਸਭ ਭੈ ਕੀਤੇ ਨੇ ਜਿਵੇਂ ਮਾੜਾ ਕੰਮ ਕਰਦਾ ਉਹ ਹਮੇਸ਼ਾ ਬਰਾਦੀ ਉਹ ਤਾਂ ਗਲ ਜਾਂਦੇ ਨੇ ਫੱਟ ਉਹ ਪੱਥਰ ਨਹੀਂ ਗਲਦੇ ਜਿਹੜੇ ਹੀਰੇ ਨੇ ਆਪਣੇ ਆਪ ਨੂੰ ਮੰਨੀ ਬੈਠੇ ਨੇ ਜੇ ਪੱਥਰ ਹੋਣ ਨਾ ਜ਼ਮੀਨ ਚੋਂ ਨਹੀਂ ਗਲਦੇ ਹੁੰਦੇ ਉਹਦਾ ਪਥਰੀਲੀ ਜ਼ਮੀਨ ਹੈ ਹੋਰ ਤਾਂ ਦੀ ਗੱਲ ਹੈ ਹੋਰ ਤਰ੍ਹਾਂ ਦੀ ਇਸ ਕਰਕੇ ਉਹਨਾਂ ਦਾ ਬਣਨਾ ਜਿਹੜਾ ਔਖਾ ਹੈ ਇਹਨਾਂ ਦਾ ਬਣਨਾ ਸੌਖਾ ਹੈ ਕਾਲ ਕਾਲ ਅਨੇਕ ਪਛਤਾਵਾ ਹੈ काल काल अनक पछतावना बड़ी काल कमाई करते बड़े हाथ योग करते बढ़िया सारी सारी जिंदगी भोरे चने निकले ईमानदारी ना काम की ये मन के भी ये ठीक है मिलया कुछ नहीं अखीर की हो पछतावा बिन हर भगती जड़िया मनमत्ता ने वो भी काल कमाई उत्थे भी हो रही है पछतावना क्यों पै रहा है बिन हर भगती कहां से पावे ਹਰ ਭਗਤੀ ਨਹੀਂ ਸੀ ਉਹ ਮੂਰਤੀ ਪੂਜਾ ਸੀ ਉਹ ਤਾਂ ਬੰਦਿਆਂ ਨਾਲ ਜੁੜੇ ਹੋਏ ਸੀ ਉਹ ਬੰਦਿਆਂ ਦੀ ਪੂਜਾ ਸੀ ਜਿਵੇਂ ਅਸੀਂ ਜੁੜ ਗਏ ਹਾਂ ਗੁਰੂਆਂ ਨਾਲ ਅਕਾਲ ਪੁਰਖ ਛੜਤਾ ਅਰਦਾਸ ਵੀ ਦੇ ਅਰਦਾਸ ਗੁਰੂ ਦੇ ਕੇ ਵਿਅਕਤੀ ਦੇ ਅੱਗੇ ਅਰਦਾਸ ਹੈ ਗੁਰੂ ਰਾਮਦਾਸ ਅੱਗੇ ਅਰਦਾਸ ਹੈ ਪਰਮੇਸ਼ਰ ਛੜਤਾ ਪਰਮੇਸ਼ਰ ਦੇ ਕੀ ਲੈਣਾ ਗੁਰੂ ਰਾਮਦਾਸ ਦੇ ਨਾਮ ਨੂੰ ਤਾਂ ਉੱਥੇ ਮਾਇਆ ਵਰਸਦੀ ਹੈ ਉਹਦੇ ਲਈ ਉਹਨੂੰ ਲੋੜ ਹੈ ਰਾਮਦਾਸ ਦਾ ਲੰਗਰ ਗੁਰੂ ਦਾ ਨਹੀਂ ਹੈ ਪਰਮੇਸ਼ਰ ਦਾ ਨਹੀਂ ਲੰਗਰ ਉਹਨਾਂ ਨੂੰ ਨਹੀਂ ਲੋੜ ਹੈ ਉਹਨਾਂ ਨੂੰ ਉਸ ਬੰਦੇ ਦੇ ਨਾਮ ਦੇ ਪ੍ਰਚਾਰ ਦੀ ਲੋੜ ਹੈ ਜਿਹਦੇ ਨਾਮ ਤੇ ਮਾਇਆ ਵਰਸਦੀ ਹੈ ਇਹ ਵੀ ਹੈ ਕਿਉਂਕਿ ਉਹਨਾਂ ਨੂੰ ਮਾਇਆ ਤੱਕ ਪ੍ਰਭਾਵਿਤ ਨਹੀਂ ਉਹ ਬੰਦੇ ਦੇ ਨਾਂ ਦੇ ਮਾਇਆ ਕਿਉਂ ਵਰਸਦੀ ਆ ਪਰਮੇਸ਼ਰ ਦੀ ਭਗਤੀ ਕੀਤੀ ਉਹਨੇ ਤਾਂ ਵਰਸਦੀ ਉਹ ਛੱਡ ਦਿੱਤਾ ਬੰਦਾ ਫੜ ਲਿਆ ਪਰਮੇਸ਼ਰ ਛੱਡ ਜਿਹੜਾ ਉਹਨੇ ਗਿਆ ਸੀ ਆ ਕਰੇ ਉਹ ਛੱਡ ਦਿੱਤਾ ਫਿਰ ਰਹਿ ਕਿੱਥੇ ਗਿਆ ਨਰਕੀ ਚ ਰਹਿ ਨਰਕੀ ਜੀਵ ਰਹਿ ਬਣ ਕੇ ਤੇ ਗੁਰੂ ਦੀ ਗੱਲ ਨਹੀਂ ਮੰਨਣੀ ਤਾਂ ਨਰਕੀ ਜੀਵ ਰਹੇ ਗਏ ਹਰ ਭਗਤੀ ਕਹਾਂ ਦਿੱਤੀ ਪਾਵੇਂ ਹਰ ਭਗਤੀ ਤੇ ਬੰਦਾ ਕੇ ਕਿਵੇਂ ਹੋ ਜੂਗਾ ਮਨ ਕਿਵੇਂ ਖੜ ਜੂਗਾ ਤੁਹਾਡਾ ਮਨ ਇਹਦਾ ਖੜ ਕੇ ਮੈਂ ਜਾਵੇ ਮਨ ਕਿਵੇਂ ਖੜ ਜੀਵੇ ਸੰਤੋਖ ਕਿਵੇਂ ਆ ਜਵੇ ਹਰ ਤਾਂ ਛੱਡ ਦਿੱਤਾ ਇਹਨਾਂ ਨੇ ਜੋ ਤੇ ਛੱਡਤੀ ਜਾਤ ਨਾਲ ਜੁੜ ਗਏ ਸਭ ਕੁਝ ਜਾਤ ਨਾਲ ਜੁੜਿਆ ਹੋਇਆ ਹੈ ਹਰਮੰਦਰ ਸਾਹਿਬ ਨਕਸ਼ਾ ਸਰੋਵਰ ਡਿਜ਼ਾਈਨ ਅਕਾਲ ਤਖਤ ਇਹ ਸਭ ਕੀ ਹੈ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ ਅੱਖਾਂ ਬਾਝੋਂ ਦੇਖਣ ਵਾਲੀ ਗੱਲ ਕਿੱਥੇ ਗਈ ਕਿਉਂ ਭੁੱਲ ਗਏ ਬਿਨ ਕੰਨੀ ਸੁਣਨ ਵਾਲੀ ਗੱਲ ਕਿੱਥੇ ਗਈ ਉਦੋਂ ਤਾਂ ਗਈ ਉਹ ਤਾਂ ਭੋਗੇ ਪਾਤਾ ਅੱਖਾਂ ਬਾਝੋਂ ਵੇਖਣਾ ਬਿਨ ਕੰਨੀ ਸੁਣਨ ਵਾਲੀ ਗੱਲ ਦਾ ਭੋਗ ਪਾਤਾ ਪ੍ਰਚਾਰ ਬੰਦ ਕਰਤਾ ਉਹਦਾ ਪ੍ਰਚਾਰ ਬੰਦ ਕਰਨ ਵਾਲੀ ਪਾਤਕ ਹੈ ਗੁਰੂ ਵਾਲੇ ਗੱਲ ਦਾ ਪ੍ਰਚਾਰ ਬੰਦ ਕਰਨ ਦਾ ਅਪਰਾਧ ਕੀਤਾ ਇਹਨਾਂ ਨੇ ਸਜ਼ਾ ਮਿਲੂਗੀ ਸਭ ਨੂੰ ਜਨ ਖਰਾਬ ਹੋ ਚੁੱਕੇ ਨਰਕਾਂ ਦੇ ਰਸੇ ਨੇ ਜਿੰਨੇ ਮਰਜੀ ਵਟ ਲੈਣ ਵੱਟੀ ਜਾਂਦੇ ਨੇ ਵੱਟੀ ਜਾਓ ਕੀ ਫਰਕ ਪੈਂਦਾ ਕਾਲੋ ਦੀ ਸੀਡੀ ਆਈ ਆ ਹਵਾਲ ਥੋੜਾ ਮੀਰ ਹੈਡ ਗ੍ਰੰਥੀ ਦਾ ਮੀਰ ਗ੍ਰੰਥੀ ਉੱਥੇ ਪੰਜਾਹ ਉਹਨੇ ਉਹਨੂੰ ਸਿੰਘ ਆਪਣਾ ਉਹ ਮੈਰਿਜ ਉਹਦਾ ਜਨਮ ਦਿਨ ਮਨਾਇਆ ਜਨਮ ਦਿਨ ਨਹੀਂ ਮੈਰਿਜ ਮੈਰਿਜ ਐਨਵਰਸਰੀ 50 ਮਹੀਨੇ ਔਰ ਕੀ ਕੁਛ ਉੱਥੇ ਲਿਖਿਆ ਆਇਆ ਦੇਖ ਲਿਓ ਪੋਇਟ ਗਰੰਟੀ ਉੱਤੇ ਹੁਣ ਉਹ ਕਹਿੰਦੇ ਨੇ ਉਹਦਾ ਰੌਲਾ ਪੈ ਗਿਆ ਕੱਲ ਸਪੋਰਟਸ ਮੈਚ ਜਾ ਕੇ ਕਹਿੰਦੇ ਸਾਨੂੰ ਦਿਖਾਓ ਸੀਡੀ ਕਹੇ ਜੀ ਅਸਾਂ ਦੇ ਮਹਿੰਦੀ ਲੋਈ ਹੈ ਇਹਦਾ ਗਰੰਟੀ ਦੇ ਹਾਲ ਨੇ ਹਾਲ ਕਿਉਂ ਨੇ ਇਹਨਾਂ ਦੇ ਅੰਦਰੋਂ ਕੀ ਨੇ ਪਤਾ ਲੱਗਦਾ ਅੰਦਰੋਂ ਕੀ ਨੇ ਸਭ ਜ਼ਾਹਰ ਹੋ ਜਾਂਦੇ ਨੇ ਅੰਦਰੋਂ ਕੀ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਉੱਥੇ ਇਹ ਤਾਂ ਮਜਬੂਰੀ ਹੈ ਅੰਦਰ ਦੀ ਗੱਲ ਤਾਂ ਜ਼ਾਹਰ ਹੋ ਜਾਣੀ ਹੈ ਅੰਦਰੋਂ ਇਹ ਕੀ ਨੇ ਉਹ ਗੱਲ ਹੋ ਰਹਾ ਹੈ ਬਾਹਰ ਦਿਖਾਵਾ ਕੀ ਉਹ ਗੱਲ ਹੋ ਰਹੀ ਮੋੜ ਦੇ ਬ੍ਰਾਂਡੀ ਮੋੜ ਬੜਾ ਹਨ ਜਿਹੜਾ ਮਹਾਰਾਜ ਬਜ਼ੁਰਗ ਕੋਲ ਮਹਾਰਸ ਅੰਮ੍ਰਿਤ ਤਹਿ ਪਿਆ ਕੋਲ ਮਹਾਰਸ ਅੰਮ੍ਰਿਤ ਤਹਿ ਪਿਆ ਨਾਨਕ ਹਰ ਗੁਰ ਕੋ ਦਿਆ ਹਰ ਗੁਰ ਕੋ ਦਿਆ ਹਰ ਗੁਰ ਕੋ ਹਰ ਗੁਰ ਹਰ ਸਭ ਦੇ ਅੰਦਰ ਹੈ ਉਹੀ ਗੁਰਾ ਉਹੀ ਹਰ ਹੈ ਲੈ ਨੇ ਜਿਹਨੂੰ ਦਿੱਤਾ ਅੰਤਰ ਆਤਮਾ ਤੋਂ ਜਿਹਨੂੰ ਆਵਾਜ਼ ਆਈ ਹੈ ਅੰਦਰੋਂ ਇਹ ਬਾਣੀ ਅੰਦਰੋਂ ਹੀ ਸੁਣਨੀ ਹੈ ਹਰ ਬੋਲ ਤੋਂ ਹੀ ਸੁਣਨੀ ਹੈ ਸਾਡੇ ਮੋਬਾਈਲ ਤੋਂ ਹੀ ਸਾਨੂੰ ਕੰਨ 'ਚ ਸੁਣਨੀ ਹੈ ਪਰ ਆਉਣੀ ਪਿੱਛੇ ਦੇ ਮੋਬਾਈਲ ਹੀ ਬੋਲਦਾ ਹਰ ਬੋਲ ਤਾਂ ਮੋਬਾਈਲ ਹੈ ਤੁਹਾਡੇ ਕੋਲ ਸਾਨੂੰ ਤਾਂ ਉੱਥੋਂ ਹੀ ਮਿਲਣੀ ਹੈ ਕਿਸੇ ਦੂਸਰੇ ਦੇ ਮੂੰਹ ਤੋਂ ਨਹੀਂ ਸੁਣਨੀ ਕਹਿਣ ਦਾ ਮਤਲਬ ਇਹ ਹੈ ਮਹਾਰਾਜ ਜਿਹੜੀ ਗੱਲ ਦੂਏ ਤੋਂ ਸੁਣਦੇ ਹੋ ਨਾ ਉਹਦੇ ਵਿਸ਼ਵਾਸ ਨਾ ਕਰੋ ਉਹ ਜਿਹੜੀ ਹੋਊ ਨਾ ਅਸਲ ਗੱਲ ਅੰਦਰੋਂ ਸੁਣਨੀ ਹੈ ਅੰਦਰ ਦੀ ਗੱਲ ਅੰਦਰੋਂ ਸੁਣਨੀ ਹੈ ਬਾਹਰੋਂ ਤਾਂ ਜਿਹੜਾ ਦੱਸੂਗਾ ਇਹ ਦੱਸੂਗਾ ਵੀ ਭਾਈ ਤੇਰੇ ਅੰਦਰੋਂ ਸੁਣਨੀ ਹੈ ਇਹ ਸੁਣਨੀ ਬਾਹਰੋਂ ਤਾਂ ਉਹ ਗੱਲ ਬਾਰੇ ਹੀ ਦੱਸੂਗਾ ਕੁਝ ਪਰ ਉਹ ਗੱਲ ਸੁਣਨੀ ਅੰਦਰੋਂ ਹੀ ਹੈ ਬਿਨਾਂ ਕੰਨਾੜੀ ਇਹ ਕੰਨਾੜੀ ਤਾਂ ਦੱਸਣ ਵਾਸਤੇ ਸਮਝਾਉਣ ਵਾਸਤੇ ਵੀ ਅੰਦਰੋਂ ਸੁਣਦੀ ਹੈ ਹੁਣ ਕੀ ਕਿਹਾ ਸਾਨੂੰ ਹਰ ਗੁਰ ਨੇ ਜਿਹਨੂੰ ਉਹ ਰਸ ਦਿੱਤਾ ਉਹਨੇ ਹੀ ਘੋਲ ਕੇ ਰਸ ਪੀਤਾ ਜਿਸੇ ਜਗਾਏ ਪਿਆਏ ਇਹ ਰਸ ਅਕਥ ਕਥਾ ਤਿਨ ਜਾਣੀ ਹੁੰਦਾ ਪਹਿਲਾਂ ਉਹ ਜਗਾਵੇ ਸੁੱਤੇ ਜਗਾਊਗਾ ਕੌਣ ਪਰਮੇਸ਼ਰ ਆਪ ਪਿਆਏ ਰਸ ਬਰੇ ਰਸ ਪਿਆਦ ਮਜ਼ਦੂਰ ਰਸ ਕਿਹੜਾ ਆਤਮ ਰਸ ਹੈ ਨਾਮ ਰਸ ਘੋਲ ਅਕਥ ਕਥਾ ਹੈ ਅਕਥ ਕਥਾ ਹੈ ਫਿਰ ਉਹੀ ਜਾਣ ਸਕਦਾ ਹੈ ਉਹੀ ਅਕਥ ਕਥਾ ਨੂੰ ਸਮਝ ਸਕਦਾ ਵੀ ਇਹ ਕੀ ਹੈ ਇਹ ਅਕਥ ਹੈ ਇਹ ਕਥਨ ਤੇ ਪਰੇ ਹੀ ਹੈ ਗੱਲ ਬੋਲਣ ਤੇ ਪਰੇ ਹੀ ਹੈ ਅਕਥ ਕਥਾ ਤੇ ਉਹਦੀ ਸਮਝ ਗੁਰਬਾਣੀ ਦੀ ਨੂੰ ਹੁੰਦੀ ਹੁਣ ਜਗਾਏ ਪਿਆਏ ਰਸ ਕੌਣ ਇਹ ਹੈ ਕਿਰਪਾ ਇਹਦਾ ਨਾਮ ਹੈ ਕਿਰਪਾ ਆਦਮੀ ਆਪਣੇ ਆਪ ਇਹ ਰਸ ਪੀ ਲੂਗਾ ਆਪਣੇ ਆਪ ਜਾਗ ਜੂਗਾ ਹੋਈ ਨਹੀਂ ਸਕਦਾ ਗੁਰਬਾਣੀ ਕਹਿੰਦੀ ਹੈ ਇਹ ਆਰਾਧਨਾ ਇਸੇ ਦਾ ਨਾਮ ਆਰਾਧਨਾ ਦੇ ਨਾਲ ਇਹ ਉਹਨੂੰ ਜਗਾਊਗਾ ਆਰਾਧਨਾ ਕਰੂਗਾ ਇਹ ਮੈਨੂੰ ਜਗਾ ਆਰਾਧਨਾ ਤੱਕ ਦਾ ਤਾਂ ਗਿਆਨ ਹੈ ਆਰਾਧਨਾ ਤੋਂ ਪਹਿਲਾਂ ਪਹਿਲਾਂ ਦਾ ਗਿਆਨ ਹੈ ਸੰਤੋਖ ਤੱਕ ਦਾ ਸੰਤੋਖ ਤੱਕ ਦਾ ਗਿਆਨ ਹੈ ਸੰਤੋਖ ਤੋਂ ਬਾਅਦ ਆਰਾਧਨਾ ਆਰਾਧਨਾ ਦੇ ਵਿੱਚ ਬਖਸ਼ਿਸ਼ ਹੋਣੀ ਹੈ ਸੰਤੋਖ ਤੱਕ ਜਪ ਤੱਕ ਤੁਹਾਡਾ ਆਪਣਾ ਜਿਹੜਾ ਹੈ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਜਪ ਤੱਕ ਹੀ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਜਪ ਤੱਕ ਹੈ ਇਹਦੇ ਨਾਲ ਸੰਤੋਖ ਤੱਕ ਜਾਊਗਾ ਉਹਦਾ ਬਾਅਦ ਆ ਫਿਰ ਕਿਰਪਾ ਹੀ ਹੈ ਉਹਦੀ ਉਹ ਤਾਂ ਗੱਲ ਕਿਤੇ ਬਾਹਰ ਤਾਂ ਸੁਣ ਨਹੀਂ ਸਕਦੇ ਬਾਹਰ ਤਾਂ ਸੁਣ ਸਕਣੀ ਮਿਲਣੀ ਨਹੀਂ ਇਹ ਗੱਲ ਬਾਹਰੋਂ ਨਹੀਂ ਮਿਲਣੀ ਮੇਰਾ ਕੰਨਾਂ ਦੇ ਸੁਣਨ ਵਾਲੀ ਗੱਲ ਕਿਤੋਂ ਵੀ ਉਹ ਵੀ ਇਹੀ ਕਹੂ ਭਾਈ ਹੁਣ ਤੈਨੂੰ ਹੁਣ ਤਾਂ ਕਹਾਂ ਦੀ ਕਿਰਪਾ ਹੀ ਹੋਣੀ ਕਿਰਪਾ ਅਰਾਧਨਾ ਜਿਹੜੀ ਇੱਕ ਬੂੰਦ ਜਲ ਕਾਰਨ ਨੇ ਚਾਤਰਕ ਦੁੱਖ ਨਾ ਤਾਂ ਪਤਾ ਪ੍ਰਾਣ ਗਏ ਸਾਗਰ ਮਿਲੇ ਫੰਕਾਵ ਨਾਲ ਉਹ ਗੱਲ ਆਰਾਧ ਇਹ ਆਰਾਧਨਾ ਦੇ ਸ਼ਬਦ ਨੇ ਇੱਥੇ ਆਰਾਧਨ ਹੈ ਇਹ ਆਰਾਧਨ ਹੈ ਕੋਲੀ ਮਹਾਰਸ ਅੰਮ੍ਰਿਤ ਤਹਿ ਪੀਆ ਨਾਨਕ ਹਰ ਗੁਰ ਜਾ ਕੋ ਦਿਆ ਕੋਲ ਮਹਾਰਸ ਅੰਮ੍ਰਿਤ ਪੀਆ ਉਹਨੇ ਮਹਾਰਸ ਤੇ ਅੰਮ੍ਰਿਤ ਨਾਮ ਦਾ ਪੀਤਾ ਜਿਹਨੂੰ ਹਰ ਗੁਰ ਨੇ ਆਪ ਦਿੱਤਾ ਪਰਮੇਸ਼ਰ ਨੇ ਆਪ ਦਿੱਤਾ ਜਿਹਨੂੰ ਤੁਰ ਦਰਗਾਹ ਤੋਂ ਫਰਮਾਨ ਹੋਇਆ ਜਿਹਨੂੰ ਸੁਣਿਆ